ਇਸ ਸਮੇਂ ਤੋਂ ਜਿਹੜੀ ਦੂਜੀ ਪ੍ਰਕਿਰਤੀ ਸਭਿਆਚਾਰ ਮਤਲਬ ਇੱਕ ਪ੍ਰਕਿਰਤੀ ਜਿਹੜੀ ਮਨੁੱਖ ਤੋਂ ਪਹਿਲਾਂ ਹੀ ਬਣੀ ਆਪਾਂ ਨੂੰ ਮਿਲੀ ਹੈ ਦੂਸਰੀ ਪ੍ਰਕਿਰਤੀ ਜਿਸ ਨੂੰ ਮਨੁੱਖ ਨੇ ਬਣਾਇਆ ਤੇ ਉਸ ਪ੍ਰਕਿਰਤੀ ਨੇ ਮਨੁੱਖ ਨੂੰ ਸਾਜਿਆ ਸਭਿਆਚਾਰ ਤੇ ਆਪਾਂ ਮਤਲਬ ਸਭਿਆਚਾਰ ਦੀ ਡੈਫੀਨੇਸ਼ਨ ਆਪਾਂ ਦਿੱਤੀ ਸੀ ਵੀ ਸਭਿਆਚਾਰ ਦਾ ਮਤਲਬ ਦੂਸਰੀ ਪ੍ਰਕਿਰਤੀ ਵੀ ਇੱਕ ਪ੍ਰਕਿਰਤੀ ਤੋਂ ਬਾਅਦ ਜਿਹੜੀ ਪ੍ਰਕਿਰਤੀ ਦਾ ਸਿਰਜਣ ਮਨੁੱਖ ਨੇ ਕਰਿਆ ਉਸ ਤੇ ਆਪਾਂ ਲਗਾਤਾਰ ਆਪਣੇ ਜਿਹੜੇ ਚੱਲ ਰਹੇ ਨੇ ਲੈਕਚਰ ਉਹਦੇ ਚ ਅੱਜ ਆ ਸਾਡਾ ਭੋਜਨ ਵੀ ਭੋਜਨ ਕਿਸ ਤਰ੍ਹਾਂ ਮਨੁੱਖ ਨੂੰ ਭੋਜਨ ਨੇ ਵੀ ਬਣਾਇਆ ਔਰ ਭੋਜਨ ਪ੍ਰਾਪਤ ਕਰਨ ਲਈ ਕਿਸ ਤਰ੍ਹਾਂ ਦੀ ਉਹਦੀ ਜਦੋਜਹਿਦ ਔਰ ਭੋਜਨ ਦੁਨੀਆ ਦੇ ਵਿੱਚ ਕਿਸ ਤਰ੍ਹਾਂ ਦਾ ਇਸਤੇ ਤਾਂ ਪਹਿਲਾਂ ਆਪਣਾ ਕਿ ਮਨੁੱਖ ਜਾਤੀ ਦੇ ਆਪਾਂ ਜੇ ਮਨੁੱਖ ਜਾਤੀ ਦੇ ਅਤੀਤ ਤੇ ਝਾਤ ਮਾਰੀਏ ਤਾਂ ਪਤਾ ਲੱਗਦਾ ਕਿ ਪੱਥਰ ਯੁੱਗ ਤੋਂ ਪਹਿਲਾਂ ਵੀ ਸਾਡੇ ਵੱਡੇ ਵਡੇਰਿਆਂ ਦਾ ਜਿਹੜਾ ਭੋਜਨ ਸੀ ਉਹਦੇ 'ਚ ਇੰਨੀ ਭਿੰਨਤਾ ਕਿ ਕੋਈ ਇੱਕ ਤਰ੍ਹਾਂ ਦੇ ਭੋਜਨ ਬਾਰੇ ਨਹੀਂ ਆਪਾਂ ਕਿਹਾ ਜਾ ਸਕਦਾ ਕਿ ਉਹ ਮਾਸਾਹਾਰੀ ਸਨ ਜਾਂ ਸ਼ਾਕਾਹਾਰੀ ਸਨ ਜਾਂ ਦੁੱਧ ਤੇ ਰਹਿੰਦੇ ਸਨ ਇਸ ਕਰਕੇ ਆਪਾਂ ਅਯੋਗਾ ਮਨੁੱਖ ਵੀ ਵੇਖਦੇ ਆ ਜਿਹੜਾ ਅੱਜ ਦਾ ਉਹ ਵੀ ਵੱਖ-ਵੱਖ ਤਰ੍ਹਾਂ ਦਾ ਭੋਜਨ ਖਾ ਕੇ ਜਿਉਂਦਾ ਰਹਿਣ ਵਿੱਚ ਸਮਰੱਥ ਹੈ ਉੱਤਰੀ ਧਰਵ ਦੇ ਮੂਲ ਨਿਵਾਸੀ ਜਿਹੜੇ ਨੇ ਐਸਟੀਮੋ ਚੁਪਚਾ ਆਪ ਦੇ ਭੋਜਨ ਵਿੱਚ ਮਾਸ ਦਾ ਜਿਹੜਾ ਪ੍ਰਮੁੱਖ ਸਥਾਨ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਕਠੋਰ ਕੁਦਰਤੀ ਹਾਲਤਾਂ ਵਿੱਚ ਮਾਸ ਹੀ ਸਰੀਰਕ ਜ਼ਰੂਰਤਾਂ ਪੂਰੀਆਂ ਕਰਨ ਦੇ ਸਭ ਤੋਂ ਵੱਧ ਅਨੁਕੂਲ ਹੈ ਅਫਰੀਕਾ ਤੇ ਏਸ਼ੀਆ ਦੇ ਮੈਦਾਨਾਂ ਤੇ ਰੇਗਿਸਤਾਨਾਂ ਦੇ ਪਸ਼ੂ ਪਾਲਕਾਂ ਦੇ ਆਹਾਰ ਵਿੱਚ ਦੁੱਧ ਤੇ ਦੁੱਧ ਤੋਂ ਬਣੇ ਪਦਾਰਥਾਂ ਦਾ ਮਾਸ ਤੋਂ ਜ਼ਿਆਦਾ ਮਹੱਤਵਪੂਰਨ ਥਾਂ ਹੈ ਬਾਕੀ ਸਾਰੇ ਸੰਸਾਰ ਵਿੱਚ ਸ਼ਾਕਾਹਾਰੀ ਭੋਜਨ ਦਾ ਅੰਸ਼ ਮਾਸਾਹਾਰੀ ਅਤੇ ਦੁੱਧ ਤੋਂ ਜ਼ਿਆਦਾ ਹੈ ਕਿਉਂਕਿ ਇਹ ਆਪਾਂ ਕਿਉਂ ਲੈ ਰਹੇ ਨੇ ਕਿ ਇਹਦੇ ਤੇ ਬੜੇ ਝਗੜੇ ਪੈਦਾ ਹੁੰਦੇ ਨੇ ਕਈ ਵਾਰੀ ਕੋਈ ਕਹਿੰਦਾ ਨਹੀਂ ਮਾਸਾਹਾਰੀ ਚੰਗਾ ਕੋਈ ਆਂਦਾ ਨਹੀਂ ਸਾਕਾਹਾਰੀ ਚੰਗਾ ਕੋਈ ਆਂਦਾ ਦੂਜਾ ਕਿਉਂਕਿ ਫਿਰ ਹੌਲੀ ਹੌਲੀ ਧਰਮ ਨਾਲ ਜੋੜ ਕੇ ਇਹ ਝਗੜਿਆਂ 'ਚ ਪੈ ਜਾਂਦਾ ਵੀ ਭੋਜਨ ਦੀ ਕੀ ਲੋੜ ਹੈ ਭੋਜਨ ਨੇ ਕੀ ਕਾਰਜ ਕਰਿਆ ਉਹਦੇ ਕਰਕੇ ਆਪਾਂ ਇਹ ਇਹ ਗੱਲਾਂ ਜਿਹੜੀਆਂ ਸਾਰੀਆਂ ਕਰ ਰਹੇ ਹਾਂ ਇਹ ਗੱਲ ਉਹਨਾਂ ਜਾਤੀਆਂ ਲਈ ਵੀ ਸਹੀ ਹੈ ਜਿਹੜੀਆਂ ਜਾਤੀਆਂ ਸ਼ਿਕਾਰੀ ਹਨ ਜਿਹੜੀਆਂ ਜਾਤੀਆਂ ਸ਼ਿਕਾਰੀ ਵੀ ਹੈ ਉਹਨਾਂ ਦੇ ਵੀ ਉਹਨਾਂ ਦੀ ਵੀ ਜਿਹੜਾ ਭੋਜਨ ਹੈ ਉਹਦੇ 'ਚ ਵੀ ਮਾਸ ਦਾ ਜਿਹੜਾ ਅੰਸ਼ ਬੜਾ ਘੱਟ ਹੈ ਕਿਉਂਕਿ ਉਦਾਹਰਣ ਦੇ ਤੌਰ ਤੇ ਦੱਖਣੀ ਅਫਰੀਕਾ ਦੇ ਅਰਧ ਰੇਗਿਸਤਾਨਾਂ ਵਿੱਚ ਰਹਿਣ ਵਾਲੇ ਬੁਸ਼ਮੈਨ ਦੀ ਖਰਾਕ ਵਿੱਚ ਸ਼ਿਕਾਰ ਤੋਂ ਪ੍ਰਾਪਤ ਭੋਜਨ ਦਾ ਅੰਸ਼ ਇੱਕ ਤਿਹਾਈ ਹੈ ਹਾਲਾਂਕਿ ਉਹ ਸ਼ਿਕਾਰੀ ਜਾਤੀ ਹੈ ਹੋਰ ਕੋਈ ਨਹੀਂ ਕਰਦੇ ਤੇ ਦੋ ਤਿਹਾਈ ਅੰਸ਼ ਜਿਹੜੇ ਨੇ ਉਹਨਾਂ ਦੇ ਜੰਗਲੀ ਫਲਾਂ ਤੇ ਕੰਦਮੂਲ ਦਾ ਇਹ ਹੈ ਇਸ ਲਈ ਉੱਤਰੀ ਦੇ ਸ਼ਿਕਾਰੀ ਹੀ ਇਹ ਕਹਿ ਸਕਦੇ ਹਨ ਕਿ ਉਹਨਾਂ ਦਾ ਭੋਜਨ ਹੈ ਜਿਹੜਾ ਸ਼ੁੱਧ ਪ੍ਰੋਟੀਨ ਦਾ ਭਾਵ ਮਾਸ ਦਾ ਹੋਰ ਕੋਈ ਵੀ ਇਹ ਦਾਵਾ ਨਹੀਂ ਕਰ ਸਕਦਾ ਕਿ ਅਸੀਂ ਸਿਰਫ ਵੀ ਮਾਸਾਰੀ ਭੋਜਨ ਨਹੀਂ ਖਾਣੇ ਅੱਜ ਤੋਂ 10 ਲੱਖ ਸਾਲ ਪਹਿਲਾਂ ਹੀ ਸਾਡੇ ਪੂਰਵਜ ਸਭ ਕੁਝ ਖਾ ਸਕਦੇ ਸਨ ਜੰਗਲ ਜੰਗਲਾਂ ਵਿੱਚ ਜਦੋਂ ਪੈਦਾਵਾਰ ਚੰਗੀ ਹੁੰਦੀ ਸ਼ਿਕਾਰ ਤੇ ਫਲ ਦਾ ਉਹਨਾਂ ਕੋਲੇ ਭੋਜਨ ਦੀ ਵਸਤੂਆਤ ਹੋ ਜਾਂਦੀ ਪਰ ਜਦੋਂ ਇਹ ਚੀਜ਼ਾਂ ਦੀ ਕਮੀ ਰਹਿੰਦੀ ਤਾਂ ਭੁੱਖੇ ਹੀ ਰਹਿੰਦੇ ਭੰਡਾਰ ਅਜੇ ਉਹਨਾਂ ਨੂੰ ਬਣਾਉਣਾ ਹੀ ਨਹੀਂ ਸੀ ਆਉਂਦਾ ਅਤੇ ਭੰਡਾਰ ਕਰਦੇ ਵੀ ਕਾਹਦਾ ਜੰਗਲੀ ਅੰਨ ਦੇ ਦਾਣੇ ਅਤੇ ਮੂਲ ਇੰਨੀ ਮਾਤਰਾ ਵਿੱਚ ਇਕੱਠੇ ਕੀਤੇ ਹੀ ਨਹੀਂ ਜਾ ਸਕਦੇ ਸਨ ਸ਼ਿਕਾਰ ਵਿੱਚ ਮਾਰੇ ਗਏ ਜਾਨਵਰਾਂ ਦਾ ਮਾਸ ਛੇਤੀ ਖਰਾਬ ਹੋ ਜਾਂਦਾ ਸੀ ਇਸ ਕਰਕੇ ਉਹਦੇ ਉਹਦੇ ਲਈ ਇਹ ਚਾਰਾ ਸੀ ਕਿ ਉਹ ਜੇ ਮਾਰਿਆ ਗਿਆ ਤਾਂ ਉਹਨੂੰ ਤੁਰੰਤ ਖਾਦਾ ਜਾਵੇ ਤੇ ਜਦੋਂ ਭੋਜਨ ਜ਼ਿਆਦਾ ਹੁੰਦਾ ਤਾਂ ਜ਼ਿਆਦਾ ਖਾਂਦਾ ਖਾਂਦੇ ਤੇ ਜਦੋਂ ਭੋਜਨ ਦੀ ਘਾਟ ਹੁੰਦੀ ਘੱਟ ਖਾਂਦੇ ਤੇ ਜਾਂ ਫਿਰ ਭੁੱਖੇ ਰਹਿੰਦੇ ਇਸ ਤੋਂ ਸਿਵਾਏ ਉਹਨਾਂ ਦੇ ਕੋਲੇ ਹੋਰ ਕੋਈ ਰਸਤਾ ਨਹੀਂ ਸੀ ਜਦੋਂ ਮਨੁੱਖ ਸ਼ਿਕਾਰ ਕਰਕੇ ਤੇ ਫਲ ਤੇ ਕੰਦਮੂਲ ਇਕੱਠਾ ਕਰਕੇ ਖਾਂਦਾ ਸੀ ਉਦੋਂ ਸੰਸਾਰ ਦੇ ਵੱਡੇ ਭਾਗ ਨੂੰ ਉਹਨੇ ਅਜੇ ਜਿਉਣ ਲਾਇਕ ਨਹੀਂ ਸੀ ਬਣਾਇਆ ਉਸ ਯੁੱਗ ਦਾ ਭੋਜਨ ਅੱਜ ਸ਼ਾਇਦ ਹੀ ਅਸੀਂ ਖਾ ਸਕੀਏ ਮਨੁੱਖ ਜਾਤੀ ਦੇ ਸੱਭਿਆਚਾਰ ਦਾ ਲੱਖਾਂ ਸਾਲਾਂ ਤੱਕ ਵਿਕਾਸ ਹੋਇਆ ਅਤੇ ਅੱਜ ਦੇ ਜਨਗਣਾਂ ਦਾ ਭੋਜਨ ਇੰਨਾ ਕੁਦਰਤ ਦੀ ਦੇਣ ਨਹੀਂ ਜਿੰਨਾ ਸੱਭਿਆਚਾਰ ਦੀ ਦੇਣ ਹੈ ਅਸੀਂ ਖਾਣ ਦੇ ਪਦਾਰਥਾਂ ਨੂੰ ਉਬਾਲਦੇ ਹਾਂ ਭੁੰਨਦੇ ਹਾਂ ਤਲਦੇ ਹਾਂ ਲੂਣ ਲਾ ਕੇ ਰੱਖਦੇ ਹਾਂ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਕਿਰਿਆਵਾਂ ਕਰਦੇ ਹਾਂ ਤੇ ਫੇਰ ਕਿਤੇ ਖਾਂਦੇ ਹਾਂ ਤੇ ਜੇ ਆਪਾਂ ਅੱਜ ਵੀ ਆਪਣੇ ਹਿੰਦੁਸਤਾਨ 'ਚ ਵੀ ਹੋਰ ਆਦੀਵਾਸੀਆਂ ਦੇ ਦੇਖੀਏ ਖਾਣੇ ਜਿਸ ਤਰ੍ਹਾਂ ਉਹਨਾਂ ਦੇ ਮਤਲਬ ਬਹੁਤ ਸਾਦੇ ਨੇ ਉਹ ਇਹ ਕਿਰਿਆਵਾਂ ਨਹੀਂ ਕਰਦੇ ਕਿਉਂਕਿ ਪਿਛਲੇ ਸਮੇਂ 'ਚ ਨੇ ਜਿਸ ਤਰ੍ਹਾਂ ਆਪਣੇ ਕਿਸੇ ਨੇ ਆਪਣੀ ਆਈ ਸੀ ਇੱਕ ਇਹਦੀ ਕਿਤਾਬ ਸੀ ਜੰਗਲ ਕੀ ਉਹਦਾ ਜੰਗਲ ਨਾਮਾ ਉਹ ਜੰਗਲ ਨਾਮੇ ਚ ਉਹਨੇ ਜ਼ਿਕਰ ਕਰਿਆ ਹੈ ਵੀ ਉਹ ਰੋਡ ਵੀ ਨਹੀਂ ਕੱਢਦੇ ਆਪਣੇ ਚੌਲਾਂ ਚ ਮਤਲਬ ਜੇ ਕੋਈ ਰੋਡ ਕੱਢੇ ਕਿਉਂਕਿ ਉਹਨਾਂ ਕੋਲੇ ਇੰਨੇ ਚਾਵਲ ਹੁੰਦੇ ਹੀ ਨਹੀਂ ਵੀ ਰੋਡ ਕੱਢੇ ਜਾਣ ਰੋਡ ਵੀ ਨਾਲ ਹੀ ਖਾਂਦੇ ਤੇ ਸਬਜ਼ੀ ਉਹਨਾਂ ਦੀ ਜਿਹੜੀ ਹੁੰਦੀ ਹੈ ਬਾਂਸ ਦੀਆਂ ਤੁਰੀਆਂ ਦੀ ਹੁੰਦੀ ਹੈ ਕੀੜੇ ਵੀ ਉਹ ਖਾ ਜਾਂਦੇ ਤੇ ਜਿਹੜੀ ਮਛਲੀ ਆ ਉਹ ਚੱਲਦੇ ਪਾਣੀ ਤੋਂ ਬਗੈਰ ਮਛਲੀ ਨਹੀਂ ਫੜਦੇ ਵੀ ਇਸ ਤਰ੍ਹਾਂ ਉਹ ਪਾਲਣ ਜਾਣਦੇ ਹੀ ਨਹੀਂ ਅਜੇ ਜੇ ਉਹ ਗਾਈਆਂ ਪਾਲਦੇ ਨੇ ਤੇ ਉਹ ਗਾਈਆਂ ਦਾ ਦੁੱਧ ਨਹੀਂ ਪੀਂਦੇ ਉਹ ਕਹਿੰਦੇ ਨੇ ਤੇ ਉਹਨਾਂ ਦੇ ਬੱਚਿਆਂ ਲਈ ਤੇ ਗਾਈਆਂ ਤੇ ਸਿਰਫ ਅਸੀਂ ਉਹ ਪਾਲਦੇ ਆ ਵੀ ਜਿਹੜਾ ਉੱਥੇ ਹਾਟ ਲੱਗਦਾ ਬਾਜ਼ਾਰ ਇੱਕ ਲੱਗਦਾ ਉਹਦੇ ਚ ਵਟਾਂਦਰਾ ਕਰਿਆ ਜਾ ਸਕੇ ਤਾਂ ਮਤਲਬ ਉਹਨਾਂ ਦੇ ਖਾਣੇ ਤੇ ਅੱਜ ਆਪਾਂ ਵੇਖਦੇ ਆ ਕਿ ਬਹੁਤ ਲੰਮਾ ਫਰਕ ਪੈ ਗਿਆ ਮਨੁੱਖ ਨੇ ਕਿਉਂਕਿ ਆਪਾਂ ਕਿਉਂ ਇਸ ਨੂੰ ਲੈ ਰਹੇ ਇਸ ਤਰ੍ਹਾਂ ਲੈ ਰਹੇ ਕਿ ਨਹੀਂ ਤੇ ਆਮ ਤੌਰ ਤੇ ਨਾ ਸਾਡੇ ਗੁਰਬਾਣੀ 'ਚ ਵੀ ਤੁਕਾਂ ਦਿੰਦੇ ਨੇ ਕਿ ਪਹਿਲੇ ਬਣੀ ਪ੍ਰਾਲਬਦ ਪਾਛੇ ਬਣਾ ਸਰੀਰ ਵੀ ਪਹਿਲਾਂ ਬੰਦਾ ਬਣਾਉਣ ਤੋਂ ਪਹਿਲਾਂ ਸਭ ਚੀਜ਼ਾਂ ਤਿਆਰ ਵਰ ਤਿਆਰ ਕਰ ਦਿੱਤੀਆਂ ਜੀ ਇਹਨਾਂ ਨੇ ਰੋਟੀ ਵੀ ਮਕਾਨ ਵੀ ਸਭ ਕੁਝ ਫੇਰ ਕਿਤੇ ਪਹਿਲਾਂ ਹੈ ਤੇ ਆਪਾਂ ਵੇਖਦੇ ਹਾਂ ਵੀ ਅਜੇ ਹੀ ਕੋਈ ਗੱਲ ਨਹੀਂ ਮਨੁੱਖ ਨੇ ਨਾਲੋਂ ਨਾਲ ਮਤਲਬ ਆਪਣੇ ਆਪ ਨੂੰ ਸਾਜਿਆ ਤੇ ਨਾਲੋਂ ਨਾਲ ਉਹਨੇ ਸਾਰੀ ਦੂਸਰੀ ਪ੍ਰਕਿਰਤੀ ਜਿਹੜੀ ਸੱਭਿਆਚਾਰ ਨੂੰ ਸਾਜਿਆ ਮਨੁੱਖ ਨੇ ਕੁਦਰਤ ਵਿੱਚ ਪ੍ਰਾਪਤ ਖਾਦ ਪਦਾਰਥਾਂ ਨੂੰ ਉਪਯੋਗ ਵਿੱਚ ਲਿਆਉਂਦੇ ਹੋਏ ਅੱਗ ਤੇ ਪਕਾਉਣਾ ਸਿੱਖਿਆ ਪਦਾਰਥਾਂ ਦੇ ਉਤਪਾਦਨ ਕਰਨ ਤੋਂ ਕਿਤੇ ਬਹੁਤ ਬਾਅਦ ਵਿੱਚ ਇਹ ਸਿੱਖਿਆ ਅੱਗ ਦਾ ਪ੍ਰਯੋਗ ਕਰਨਾ ਆ ਜਾਣ ਤੇ ਲੋਕ ਛੇਤੀ ਸਮਝ ਗਏ ਕਿ ਕੱਚੇ ਭੋਜਨ ਨਾਲੋਂ ਭੁੰਨਿਆ ਪਕਾਇਆ ਭੋਜਨ ਕਿਤੇ ਰਿਕ ਚੰਗਾ ਹੁੰਦਾ ਜੇਕਰ ਸਾਡੀਆਂ ਇੰਦਰੀਆਂ ਸਾਨੂੰ ਧੋਖਾ ਨਹੀਂ ਦਿੰਦੀਆਂ ਤਾਂ ਇੱਕ ਸਵਾਦ ਵੀ ਹੁੰਦਾ ਆਪਾਂ ਵੇਖਦੇ ਆਂ ਵੀ ਜਿਹੜਾ ਭੁੰਨਿਆ ਹੋਇਆ ਕੱਚੇ ਨਾਲੋਂ ਕਿਤੇ ਜ਼ਿਆਦਾ ਸਵਾਦ ਹੁੰਦਾ ਤੇ ਅੱਜ ਵੀ ਅੱਜ ਫੇਰ ਬਹੁਤ ਵਾਰੀ ਮਤਲਬ ਆਪਾਂ ਇੱਕ ਬਹੁਤ ਲੰਮਾ ਪੰਧ ਤੈਅ ਕਰ ਲਿਆ ਤੇ ਆਪਾਂ ਨੂੰ ਫੇਰ ਆਂਦੇ ਨੇ ਵੀ ਮੜੋ ਗਵਾ ਮਾਨਵ ਦੀ ਤਾਂ ਵੀ ਕੱਚਾ ਖਾਣਾ ਚਾਹੀਦਾ ਜੀ ਕੱਚਾ ਖਾਓਗੇ ਆਹ ਚੀਜ਼ ਹੋਏਗੀ ਮਤਲਬ ਆਪਾਂ ਨੂੰ ਬਹੁਤ ਵਾਰੀ ਬੜਾ ਪਿੱਛੇ ਲੈ ਜਾਣਾ ਦੀ ਕੋਸ਼ਿਸ਼ ਕਰਦੇ ਆ ਕਿ ਪਰ ਆਪਾਂ ਵੇਖਦੇ ਆ ਕਿ ਉਹਨਾਂ ਗੱਲਾਂ ਦਾ ਆਪਣੇ ਨਾਲ ਕਰਨਾ ਤੇ ਅਸਰ ਹੁੰਦਾ ਸੁਣਦੇ ਆ ਆਪਾਂ ਸੁਣਨ ਤੋਂ ਬਾਅਦ ਉਹ ਸਾਰੀਆਂ ਕਿਰਿਆਵਾਂ ਨੂੰ ਜਾਂ ਦਵਾਈਆਂ ਦੀ ਜਗ੍ਹਾ ਆਪਾਂ ਨੂੰ ਜਦੋਂ ਕਹਿੰਦੇ ਪਿੱਪਲ ਦੇ ਪੱਤਿਆਂ ਦਾ ਰਸ ਕੱਢੋ ਗੇਹੂੰ ਦੇ ਜਵਾਰੇ ਦਾ ਕੱਢੋ ਉਹ ਸੁਣਨ ਨੂੰ ਤਾਂ ਬੜੀਆਂ ਸੌਖੀਆਂ ਲੱਗਦੀਆਂ ਫਿਰ ਆਪਾਂ ਨੂੰ ਉਹ ਲੱਗਦਾ ਯਾਰ ਇਹ ਖਾ ਤੇ ਆਪਾਂ ਸਕਦੇ ਆ ਦਵਾਈਆਂ ਪਰ ਇਹ ਵੀ ਕਿਸੇ ਮੈਡੀਕਲ ਸਟੋਰ ਤੇ ਮਿਲਦੀਆਂ ਹੋਣ ਨਾ ਕੱਦੂ ਦਾ ਰਸ ਵੀ ਜੇ ਉੱਥੇ ਹੋਵੇ ਤਾਂ ਉਹ ਕਿਤੇ ਜਿਆਦਾ <coughs> ਚੰਗਾ ਜੇਕਰ ਉਹਨੇ ਸਾਡੀਆਂ ਗਿਆਨ ਇੰਦਰੀਆਂ ਜਿਹੜੀਆਂ ਇੰਦਰੀਆਂ ਨੇ ਧੋਖਾ ਨਹੀਂ ਦਿੰਦੀਆਂ ਤੇ ਇਹ ਸਵਾਦ ਵੀ ਜ਼ਿਆਦਾ ਹੁੰਦਾ ਪਰ ਇਹ ਵੀ ਹੋ ਸਕਦਾ ਕਿ ਜੀਵ ਖਾਂਦੀ ਖਾਂਦੀ ਅਸਲੀ ਆਦੀ ਹੋ ਜਾਏ ਆਦੀ ਹੋ ਗਈ ਹੋਏ ਵੇਸ ਕਰਕੇ ਵੀ ਸਾਨੂੰ ਸਵਾਦ ਲੱਗਦਾ ਫਿਰ ਵੀ ਇੱਥੇ ਪਰ ਫਿਰ ਵੀ ਹੁਣ ਇਥੋਂ ਪਿੱਛੇ ਮੁੜਨ ਦਾ ਕੋਈ ਰਸਤਾ ਨਹੀਂ ਜੇ ਆਪਾਂ ਆਖੀਏ ਵੀ ਪਿੱਛੋਂ ਪਿੱਛੇ ਮੁੜ ਜੀਏ ਵੀ ਫੇਰ ਸ਼ਾਇਦ ਆਪਣੀ ਜੀਵ ਕੱਚਾ ਖਾਂਦੇ ਖਾਂਦਿਆਂ ਉਹਦੇ ਚੋਂ ਵੀ ਸਵਾਦ ਕੱਢਣ ਲੱਗ ਜਾਏ ਮਨੁੱਖ ਦੀ ਇਹ ਮੰਨਣ ਲਈ ਗੰਭੀਰ ਆਧਾਰ ਹੈ ਕਿ ਪਿਛਲੇ ਕੁਝ ਲੱਖਾਂ ਸਾਲਾਂ ਤੋਂ ਮਨੁੱਖ ਦੀ ਵੱਡੀ ਆਂਤ ਜਠਰਾਂਤਰ ਪੱਥ ਜਿਹਨੂੰ ਕਹਿੰਦੇ ਆ ਦੀ ਲੰਬਾਈ ਘੱਟ ਹੋ ਗਈ ਕਿਉਂ ਘੱਟ ਹੋ ਗਈ ਕਿ ਕੱਚੇ ਭੋਜਨ ਨੂੰ ਪਚਾਉਣ ਲਈ ਉਹ ਬਹੁਤ ਲੰਬੀ ਚਾਹੀਦੀ ਹੈ ਸੋਖਦੀ ਹੈ ਭੋਜਨ ਨੂੰ ਤੇ ਜਿਉਂ ਹੀ ਆਪਾਂ ਪੱਕਾ ਭੋਜਨ ਖਾਣੇ ਤਾਂ ਉਹਦੀ ਆਂਤ ਦੀ ਲੰਬਾਈ ਆਪਣੇ ਪੂਰਵਜਾਂ ਨਾਲੋਂ ਛੋਟੀ ਹੋ ਗਈ ਭੋਜਨ ਨੂੰ ਕੱਚੇ ਨਾਲੋਂ ਜਿਹੜਾ ਪੱਕਾ ਪਚਾਉਣਾ ਸੌਖਾ ਮਨੁੱਖੀ ਸਰੀਰ ਵਿੱਚ ਪਾਚਨ ਅੰਗਾਂ ਦਾ ਅਨੁਪਾਤ ਘੱਟ ਹੋਣ ਤੇ ਕੁਝ ਦੂਸਰੇ ਅੰਗ ਜਦੋਂ ਹੀ ਉਹ ਆਂਤ ਆਪਣੀ ਛੋਟੀ ਹੋਈ ਤੇ ਕੁਝ ਹੋਰ ਅੰਗ ਆਪਣੇ ਵਿਕਸਿਤ ਹੋ ਗਏ ਕਿਉਂਕਿ ਉਹਦਾ ਜਿਹੜਾ ਵਾਧੂ ਖੂਨ ਹੈ ਖਾਸ ਕਰਕੇ ਸਾਡੇ ਸਾਡਾ ਦਿਮਾਗ ਵਿਕਸਿਤ ਹੋਣ ਦੇ ਵਿੱਚ ਵੀ ਸਾਡੇ ਕੁਝ ਹੋਰ ਅੰਗਾਂ ਨੂੰ ਵਿਕਸਿਤ ਹੋਣ 'ਚ ਇਸ ਚੀਜ਼ ਨੇ ਬੜੀ ਮਦਦ ਕਰੀ ਕਿਉਂਕਿ ਉਹਨਾਂ ਨੂੰ ਜ਼ਿਆਦਾ ਖੂਨ ਮਲਣ ਲੱਗ ਗਿਆ ਇਹ ਸੰਭਵ ਹੈ ਕਿ ਮਨੁੱਖ ਦੇ ਦਿਮਾਗ ਦੇ ਵਿਕਾਸ ਦੀ ਗਤੀ ਜੇ ਤੇਜ਼ ਹੋਣ ਦਾ ਵੀ ਇਸ ਗੱਲ ਤੇ ਅਸਰ ਪੈਂਦਾ ਅੰਤ ਵਿੱਚ ਇੱਕ ਹੋਰ ਗੱਲ ਇੱਥੇ ਧਿਆਨ ਵਿੱਚ ਰੱਖਣ ਯੋਗ ਹੈ ਜਿਸ ਦਾ ਪਤਾ ਅਜੇ ਪਿਛਲੇ ਦਹਾਕਿਆਂ ਵਿੱਚ ਹੀ ਲੱਗਿਆ ਪਤਾ ਇਹ ਲੱਗਿਆ ਹੈ ਕਿ ਮਾਸ ਨੂੰ ਅੱਗ ਤੇ ਭੁੰਨਣ ਨਾਲ ਉਸ ਤੇ ਇੱਕ ਕਰਾਰੀ ਪਰਤ ਚੜ ਜਾਂਦੀ ਹੈ ਉਸ ਵਿੱਚ ਉਤ ਤੇ ਉਤ ਪ੍ਰਾਰਕ ਜਿਹਨੂੰ ਮਿਊਟਾਜੈਨਿਕ ਪਦਾਰਥਾਂ ਦਾ ਅਤੇ ਅਲਪੰਸ਼ ਹੁੰਦਾ ਹੈ ਕੁਝ ਦੂਜੇ ਪਦਾਰਥਾਂ ਨੂੰ ਵੀ ਅੱਗ ਤੇ ਭੁੰਨਣ ਤੇ ਪਕਾਉਣ ਨਾਲ ਉਹਨਾਂ ਵਿੱਚ ਅਜਿਹੇ ਪਦਾਰਥ ਬਣ ਗਏ ਨੇ ਜਿਹੜੇ ਮਨੁੱਖ ਦੇ ਅਨੁਵੰਸ਼ਿਕ ਤੰਤਰ ਵਿੱਚ ਪਰਿਵਰਤਨ ਲਿਆਉਂਦੇ ਹਨ ਉਹਨਾਂ ਦੇ ਨਾਲ ਜਿਹੜਾ ਮਨੁੱਖ ਦਾ ਜਿਹੜਾ ਉਹ ਇੱਕ ਤਰ੍ਹਾਂ ਵੰਸ਼ੀ ਚੇਂਜ ਹੋਣ ਵੱਲ ਚਲਾ ਜਾਂਦਾ ਹੈ ਜਿਹੜੇ ਇਹ ਅਸੀਂ ਜਾਣਦੇ ਹਾਂ ਵੀ ਮਨੁੱਖ ਲੱਖਾਂ ਸਾਲ ਤੋਂ ਅੱਖ ਦਾ ਪ੍ਰਯੋਗ ਕਰ ਰਿਹਾ ਹੈ ਨਾ ਕੇਵਲ ਗਰਮ ਹੋਣ ਲਈ ਬਲਕਿ ਖਾਣਾ ਪਕਾਉਣ ਲਈ ਲੱਗਦਾ ਹੈ ਕਿ ਅਤੀਤ ਵਿੱਚ ਲੋਕਾਂ ਵਿੱਚ ਪਰਵਰਤਨ ਦੀ ਸੰਖਿਆ ਵਧਾ ਕੇ ਅੱਗ ਨੇ ਵਰਣ ਦੀਆਂ ਸੁਭਾਵਨਾਵਾਂ ਨੂੰ ਅਧਿਕ ਵਿਆਪਕ ਬਣਾਇਆ ਤੇ ਮਨੁੱਖ ਦੇ ਵਿਕਾਸ ਦੀ ਗਤੀ ਨੂੰ ਤੇਜ਼ ਕੀਤਾ ਇਹ ਸਾਧਨ ਸਿਰਫ ਸੇਕਣ ਨਾਲ ਵੀ ਤੇ ਦੂਸਰੇ ਪਾਸੇ ਪਕਾਉਣ ਦੇ ਨਾਲ ਵੀ ਅੱਗ ਦੇ ਨਾਲ ਜਿਹੜਾ ਮਨੁੱਖ ਦੇ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਆਈਆਂ ਪਿੰਨ ਪਿੰਨ ਤਰ੍ਹਾਂ ਦੇ ਨਵੇਂ ਭੋਜਨਾਂ ਨੂੰ ਅਪਣਾ ਸਕਣ ਦੀ ਮਨੁੱਖ ਦੀ ਯੋਗਤਾ ਉਸ ਦੇ ਲਈ ਹਿਤਕਰ ਸਿੱਧ ਹੋਈ ਇਤਿਹਾਸ ਵਿੱਚ ਇਸ ਦੀ ਭੂਮਿਕਾ ਦਾ ਜੇ ਮਲਾਂਕਣ ਅੱਜ ਆਪਾਂ ਮਲਾਂਕਣ ਨਹੀਂ ਕਰ ਸਕਦੇ ਇੰਗਲਿਸ਼ ਦੇ ਅਨਸਾਰ ਇੰਗਲਿਸ਼ ਨੇ ਲਿਖਿਆ ਕਿ ਜਿਉਂ ਹੀ ਸਾਡੇ ਬਾਨਰ ਰੂਪੀ ਜਿਹੜਾ ਸਾਡਾ ਪੂਰਵਜ ਸੀ ਉਹਨੇ ਮਾਸ ਨੂੰ ਖਾਣਾ ਸ਼ੁਰੂ ਕਰਿਆ ਪੱਕੇ ਮਾਸ ਨੂੰ ਅੱਗ ਤੇ ਪਕਾ ਕੇ ਤਾਂ ਉਹਦੇ ਕੋਲੇ ਮਤਲਬ ਬਹੁਤ ਸਮਾਂ ਬਚ ਗਿਆ ਕੱਚਾ ਖਾਣ ਤੋਂ ਕਿਉਂਕਿ ਕੱਚਾ ਜਦੋਂ ਖਾਂਦੇ ਨੇ ਉਹਨਾਂ ਨੂੰ ਬਹੁਤ ਵੱਡੀ ਮਾਤਰਾ 'ਚ ਖਾਣਾ ਪੈਂਦਾ ਜਾਂ ਸ਼ਾਕਾਹਾਰੀ ਭੋਜਨ ਨੂੰ ਬਹੁਤ ਜ਼ਿਆਦਾ ਮਾਤਰਾ 'ਚ ਖਾਣਾ ਪੈਂਦਾ ਤੇ ਉਹਦੇ ਚੋਂ ਉਹਨੇ ਜਿਹੜੇ ਜਿਹੜੇ ਆਪਾਂ ਨੂੰ ਤੱਤ ਮਿਲਦੇ ਨੇ ਪਰ ਮਾਸ ਤੋਂ ਸਿੱਧਾ ਪ੍ਰੋਟੀਨ ਬਹੁਤ ਛੇਤੀ ਮਿਲ ਜਾਂਦਾ ਇਸ ਨਾਲ ਇਹ ਹੋਇਆ ਕਿ ਉਹਦਾ ਉਹਦਾ ਜਿਹੜਾ ਸਮਾਂ ਬਚਿਆ ਉਹਨੇ ਆਪਣੇ ਨੂੰ ਕਿਰਤ ਚਲਾਇਆ ਜਿਹਦੇ ਨਾਲ ਉਹਦਾ ਦਿਮਾਗ ਵਿਕਸਿਤ ਹੋਣ ਦੇ ਵਿੱਚ ਜਿਹੜੀ ਬਾਂਦਰ ਬੰਦੇ ਦੀ ਬਾਂਦਰ ਤੋਂ ਜਿਹੜੀ ਬਣਨ ਦੀ ਪ੍ਰਕਿਰਿਆ ਤੇ ਤੇਜ਼ੀ ਆਈ ਤੇ ਪ੍ਰਸਿੱਧ ਅਮਰੀਕੀ ਪਰ ਨਰਜਾਤੀ ਵਿਗਿਆਨੀ ਅਤੇ ਇਤਿਹਾਸਕਾਰ ਲੂਇਸ ਮਾਰਗਨ ਜਿਹੜਾ 1818 ਤੋਂ 1881 ਤੱਕ ਜੀਵਿਆ ਦੇ ਸ਼ਬਦਾਂ ਵਿੱਚ ਮੱਛੀਆਂ ਫੜਨਾ ਤੇ ਪਕਾਉਣਾ ਸਿੱਖ ਕੇ ਲੋਕ ਬਹੁਤ ਹੱਦ ਤੱਕ ਜਲਵਾਜੂ ਅਤੇ ਭੂਗੋਲਿਕ ਸਥਾਨਾਂ ਤੇ ਨਿਰਭਰ ਨਹੀਂ ਰਹੇ ਹੁਣ ਉਹ ਸਾਗਰਾਂ ਝੀਲਾਂ ਤੇ ਨਦੀਆਂ ਦੇ ਕਿਨਾਰੇ-ਕਿਨਾਰੇ ਚੱਲਦੇ ਹੋਏ ਥਲ ਦੇ ਵੱਡੇ ਭਾਗ ਤੇ ਫੈਲ ਸਕਦੇ ਸਨ ਮਛਲੀਆਂ ਸਦਾ ਮਿਲਦੀਆਂ ਸਨ ਕਿਉਂਕਿ ਮਛਲੀਆਂ ਕਹੇ ਜਾਂ ਵੀ ਜਿਹੜਾ ਇਸ ਤਰ੍ਹਾਂ ਦੀ ਖੇਤੀ ਨਹੀਂ ਵੀ 6 ਮਹੀਨੇ ਮਿਲਦੀ ਆ ਜਾਂ 6 ਮਹੀਨੇ ਨਹੀਂ ਮਿਲਦੀ ਸਦਾ ਹੀ ਇਹਦੇ ਭੰਡਾਰ ਬੜੇ ਅਸੀਮ ਨੇ ਸਮੁੰਦਰਾਂ 'ਚ ਅਤੇ ਉਹ ਇੱਕ ਮਾਤਰ ਜਿਹਾ ਮਾਸਾ ਆਹਾਰ ਸੀ ਜੋ 12 ਮਹੀਨੇ 30 ਦਿਨ ਮਿਲ ਸਕਦਾ ਸੀ ਮਾਰਗਨ ਦਾ ਇਹ ਅਨੁਮਾਨ ਵੀ ਹੈ ਕਿ ਮੱਛੀ ਉਹ ਪਹਿਲਾ ਖਾਦ ਪਦਾਰਥ ਹੈ ਜਿਸ ਨੂੰ ਜ਼ਿਆਦਾਤਰ ਅੱਗ ਤੇ ਪਕਾਉਣ ਦੀ ਜ਼ਰੂਰਤ ਸੀ ਭੋਜਨ ਪਕਾਉਣ ਦੀਆਂ ਵਿਧੀਆਂ ਤਾਂ ਗਿਣਤ ਹਨ ਮਿੱਟੀ ਦੇ ਭਾਂਡੇ ਬਣਾਉਣ ਤੋਂ ਪਹਿਲਾਂ ਵੀ ਲੋਕਾਂ ਨੇ ਖਾਣਾ ਵਾਲਣਾ ਸਿੱਖ ਲਿਆ ਸੀ ਆਪ ਪੁੱਛੋਗੇ ਕਿਵੇਂ ਇੱਕ ਉਪਾਅ ਇਹ ਸੀ ਕਿ ਚਟਾਨ ਦੇ ਵਿੱਚ ਟੋਆ ਬਣਾ ਕੇ ਉਸ ਵਿੱਚ ਪਾਣੀ ਭਰਿਆ ਜਾਂਦਾ ਕੋਲੇ ਅੱਗ ਵਾਲ ਕੇ ਤਪਦੇ ਪੱਥਰ ਉਹਦੇ ਵਿੱਚ ਸੁੱਟੇ ਜਾਂਦੇ ਇਸ ਤਰ੍ਹਾਂ ਪਕਾ ਲਿਆ ਜਾਂਦਾ ਜੇ ਆਪਾਂ ਵੇਖਦੇ ਹਾਂ ਅੱਜ ਵੀ ਵੀ ਥੱਲੇ ਧਰਤੀ ਤੇ ਪਾਥੀਆਂ ਲਾ ਲਈਆਂ ਜਾਂਦੀਆਂ ਫਰਕ ਉਹਨੂੰ ਲਾਲ ਕਰ ਲਿਆ ਜਾਂਦਾ ਤੇ ਬਹੁਤ ਵੱਡਾ ਜਿਹੜਾ ਰੋਟ ਪਕਾਉਂਦੇ ਨੇ ਬਾਬੇ ਦਾ ਜੇ ਵੀ ਇਸ ਤਰ੍ਹਾਂ ਉਹਦੇ ਉੱਤੇ ਲਾ ਦਿੰਦੇ ਨੇ ਉਹ ਪੱਕ ਜਾਂਦਾ ਤੇ ਬਹੁਤ ਸਾਰੇ ਦੇਸ਼ਾਂ ਵਿੱਚ ਖਾਸ ਕਰਕੇ ਅੱਜ ਵੀ ਉਸ਼ਣ ਕਟਿਬੰਦੀ ਦੇਸ਼ਾਂ ਵਿੱਚ ਖੋਖਲੇ ਬਾਂਸ ਦੇ ਵਿੱਚ ਖਾਣਾ ਭਰ ਲਿਆ ਜਾਂਦਾ ਤੇ ਫਿਰ ਉਹਨੂੰ ਵਾਲਿਆ ਜਾਂਦਾ ਤੇ ਐਨ ਆਪਾਂ ਜਿਵੇਂ ਆਨੇ ਵੀ ਕਾਠ ਦੀ ਹੰਡੀ ਵਾਰ-ਵਾਰ ਨਹੀਂ ਚੜਦੀ ਤੇ ਮਤਲਬ ਉਹ ਅੱਜ ਵੀ ਕਾਠ ਦੀ ਹੰਡੀ ਨਾਲ ਹੀ ਇਹ ਚੀਜ਼ ਜਿਹੜੀ ਪਕਾ ਰਹੇ ਨੇ ਕਿਸੇ ਨਿਸ਼ਚਿਤ ਤਰ੍ਹਾਂ ਦੇ ਭੋਜਨ ਦੀ ਆਦਤ ਲੋਕਾਂ ਵਿੱਚ ਸਭ ਤੋਂ ਘੱਟ ਬਦਲਣ ਵਾਲੀ ਆਦਤ ਹੈ ਇੱਕ ਖਾਸ ਤਰ੍ਹਾਂ ਦੀ ਆਦਤ ਜਿਹੜੀ ਭੋਜਨ ਦੀ ਬਣ ਜਾਂਦੀ ਹੈ ਕੁਝ ਖਿੱਤਿਆਂ ਵਿੱਚ ਕੁਝ ਧਰਮਾਂ ਵਿੱਚ ਕੁਝ ਏਰੀਆਂ ਵਿੱਚ ਆਪਾਂ ਵੇਖਦੇ ਹਾਂ ਉਹ ਇੱਕ ਐਸੀ ਆਦਤ ਹੈ ਜਿਹੜੀ ਬਹੁਤ ਘੱਟ ਬਦਲਣ ਯੋਗ ਹੈ ਆਮ ਤੌਰ ਤੇ ਪੂਰੇ ਦੇ ਪੂਰੇ ਜਨਗਣ ਦੂਜੇ ਦੇ ਭੋਜਨ ਨੂੰ ਇਸ ਦ੍ਰਿਸ਼ਟੀ ਤੋਂ ਗਿਆ ਦੇਖਦੇ ਨੇ ਆਮ ਤੌਰ ਤੇ ਆਪਾਂ ਵੇਖਦੇ ਨੇ ਵੀ ਮਾਸ ਖਾਣ ਵਾਲਾ ਜਿਹੜਾ ਉਹਨੂੰ ਸਾਕਾਹਾਰੀ ਨੂੰ ਬੜਾ ਮਾੜਾ ਸਮਝਦੇ ਅਸੀਂ ਉਹ ਜਿਵੇਂ ਕਾਉਂਟਰ ਵਰਕ ਜੀ ਨੇ ਕਰੇ ਦੱਸਿਆ ਜਾਂਦਾ ਵੀ ਉਹ ਅਸੀਂ ਜਦੋਂ ਰੋਜ਼ ਖਾ ਕਰਦੇ ਨੇ ਗੋਭੀ ਦੇ ਪੱਤੇ ਜੇ ਵਗੈਰਾ ਤੇ ਸਾਨੂੰ ਉਹ ਤੋਂ ਕਿਆ ਕਰਨ ਕਾਉਂਟਰ ਡੇਲੀ ਗਰਾਸ ਰੋਜ਼ ਹੀ ਘਾ ਖਾਣੇ ਆ ਤੁਸੀਂ ਅੱਛਾ ਜਿਹੜੇ ਆਪਣੇ ਖਾਣ ਵਾਲੇ ਉਹ ਕਦੇ ਮਾਸ ਖਾਂਦੇ ਆ ਵੀ ਇਹਨਾਂ ਨੂੰ ਛੜਾਏਗਾ ਕੌਣ ਆਪਣੇ ਵਾਰ-ਵਾਰ ਵੀ ਇੱਥੋਂ ਤੱਕ ਜਿਹੜੇ ਜੈਨੀ ਆਪਣੇ ਨੇ ਉਹ ਪੈਰਾਂ ਤੋਂ ਵੀ ਨੰਗੇ ਚੱਲਦੇ ਨੇ ਵੀ ਕੋਈ ਜਾਏ ਤਾਂ ਆਪਾਂ ਵੇਖਦੇ ਇਹ ਇਹ ਹੀ ਨਹੀਂ ਨਰਾ ਚੌਲ ਖਾਣ ਵਾਲਿਆਂ ਨੂੰ ਅਨਾਜ ਦੂਜਾ ਖਾਣ ਵਾਲੇ ਮਾੜਾ ਸਮਝਿਆ ਉਹਨਾਂ ਨੂੰ ਉਹ ਕਣਕ ਖਾਣ ਵਾਲੇ ਜਾਂ ਛੋਲੇ ਖਾਣ ਵਾਲੇ ਕਿ ਤਾਂ ਅਲੱਗ-ਅਲੱਗ ਜਿਹੜੇ ਲੋਕ ਨੇ ਅਲੱਗ-ਅਲੱਗ ਤਰ੍ਹਾਂ ਦੇ ਖਾਣਿਆਂ ਨੂੰ ਇਸ ਤਰ੍ਹਾਂ ਆਪਾਂ ਦੇਖਦੇ ਆ ਕਿ ਉਹ ਇੱਕ ਤਰ੍ਹਾਂ ਵੀ ਮਾੜਾ ਸਮਝਿਆ ਜਾਂਦਾ ਸਾਡੇ ਆਪਣੇ ਖੁਦ ਹੀ ਆਪਾਂ ਹੀ ਵੇਖਦੇ ਸਾਡੇ ਜਿਹੜੇ ਜਲੰਧਰ ਜ਼ਿਲ੍ਹੇ ਦੇ ਲੋਕ ਸੀ ਆਪਣੇ ਪੰਜਾਬ 'ਚ ਉਹ ਮੱਕੀ ਜ਼ਿਆਦਾ ਖਾਂਦੇ ਸਨ ਦੂਜੇ ਉਹਨਾਂ ਨੂੰ ਦੂਜੇ ਉਹ ਸਮਝਦੇ ਨੇ ਵੀ ਇਹ ਮੱਕੀ ਖਾਂਦੇ ਆ ਜਿਹੜੇ ਜੇ ਮਾਲਵੇ ਦੇ ਲੋਕ ਖਾਣ ਉਹ ਇਹਨਾਂ ਦੇ ਗੋਡੇ ਜੁੜ ਜਾਂਦੇ ਜਾਂ ਜਿਹੜੇ ਮਾਝੇ ਦੇ ਲੋਕ ਸਨ ਉਹ ਚੌਲ ਉਹਨਾਂ ਦੀ ਖਰਾਕ ਦਾ ਤੇ ਵਿਆਹ ਸ਼ਾਦੀਆਂ ਦੇ ਵਿੱਚ ਵੀ ਕਾਫੀ ਵੱਡਾ ਜਦੋਂ ਕਿ ਦੂਜੇ ਸਮਝਦੇ ਵੀ ਯਾਰ ਇਹਦੇ ਤਾਂ ਲੱਕ ਜੁੜ ਜਾਂਦਾ ਪਰ ਇਸ ਤਰ੍ਹਾਂ ਨਹੀਂ ਹੈ ਇੱਕ ਦੂਜੇ ਦੇ ਭੋਜਨ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਹਨ ਜਾਪਾਨ ਵਿੱਚ ਦੇ ਵੱਡੇ ਭੂਭਾਗ ਵਿੱਚ ਅਜੇ ਕੁਝ ਸਮੇਂ ਤੱਕ ਪਹਿਲਾਂ ਦੁੱਧ ਤੇ ਦੁੱਧ ਤੋਂ ਬਣੀਆਂ ਚੀਜ਼ਾਂ ਲੋਕ ਨਹੀਂ ਸਨ ਖਾਂਦੇ ਏਸ਼ੀਆ ਵਿੱਚ ਮੰਗੋਲ ਅਤੇ ਤਿੱਬਤੀ ਅਫਰੀਕਾ ਵਿੱਚ ਜੁੱਲੂ ਲੋਕ ਕਿਸੇ ਵੀ ਤਰ੍ਹਾਂ ਦੀ ਮਛਲੀ ਨਹੀਂ ਖਾਂਦੇ ਬਹੁਤ ਸਾਰੇ ਕਬੀਲਿਆਂ ਆਪਣੇ ਹਿੰਦੁਸਤਾਨ 'ਚ ਨੇ ਜਿਹੜੇ ਮੀਟ ਤੇ ਖਾਂਦੇ ਨੇ ਲੇਕਿਨ ਜਿਹੜਾ ਵੀ ਮੁਰਗਾ ਜਾਂ ਜਾਂ ਜਿਹੜਾ ਆਪਣਾ ਬੱਕਰਾ ਛਤਰਾ ਆਪ ਪਾਲਦੇ ਨੇ ਆਪ ਦੀ ਬੱਕਰੀ ਦਾ ਉਹਨੂੰ ਨਹੀਂ ਇਸ ਤਰ੍ਹਾਂ ਦੀਆਂ ਮਤਲਬ ਮਾਨਤਾਵਾਂ ਨੇ ਕਈ ਤਰ੍ਹਾਂ ਦੀਆਂ ਏਸ਼ੀਆ ਵਿੱਚ ਮੰਗੋਲ ਅਤੇ ਤਿੱਬਤੀ ਅਤੇ ਅਫਰੀਕਾ ਵਿੱਚ ਜੁਲੂ ਲੋਕਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਮਛਲੀ ਨਹੀਂ ਖਾਧੀ ਜਾਂਦੀ ਤੇ ਜਿਵੇਂ ਆਪਣੇ ਹਿੰਦੂਆਂ 'ਚ ਪਿਆਜ਼ ਲਸਣ ਨਾਮ ਨਾਮਧਾਰੀਏ ਵੀ ਪਹਿਲਾਂ ਲਸਣ ਨਹੀਂ ਖਾਂਦੇ ਮਸਰ ਨਹੀਂ ਖਾਂਦੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵਰਜਿਤ ਚੀਜ਼ਾਂ ਅਲੱਗ-ਅਲੱਗ ਸਮਾਜਾਂ 'ਚ ਮਿਲ ਗਈ ਸਾਈਬੇਰੀਆ 'ਚ ਖੁੰਭਾ ਬਹੁਤ ਉੱਗਦੀਆਂ ਪਰ ਸਾਈਬੇਰੀਅਨ ਲੋਕ ਬਿਲਕੁਲ ਖੁੰਭ ਨਹੀਂ ਖਾਂਦੇ ਸਿਰਫ ਇੱਕ ਖੁੰਭ ਦੀ ਵਰਤੋਂ ਕਰਦੇ ਉਹਨੂੰ ਮੱਖੀ ਮਾਰ ਖੁੰਭ ਕਹਿ ਜਾਂਦਾ ਜਿਹੜੀ ਬੜੀ ਘਟੀਆ ਉਹਨੂੰ ਸ਼ਰਾਬ ਬਣਾਉਣ ਲਈ ਉਹ ਵਰਤੋਂ ਦੀ ਕਰਦੇ ਨੇ ਬਹੁਤ ਸਾਰੇ ਦੇਸ਼ਾਂ ਵਿੱਚ ਡੱਡੂ ਨਹੀਂ ਖਾਦੇ ਜਾਂਦੇ ਪਰ ਫਰਾਂਸ ਵਿੱਚ ਜਿਹੜਾ ਡੱਡੂ ਖਾਣਾ ਜਿਹੜਾ ਮੈਂ ਬੜੀ ਨਫੀਸ ਚੀਜ਼ ਸਮਝੀ ਜਾਂਦੀ ਹੈ ਵੀ ਬੜੇ ਉੱਚੇ ਦਰਜੇ ਦੇ ਲੋਕਾਂ ਦਾ ਇਹ ਕੰਮ ਹੈ ਇਹਦਾ ਖਾਣਾ ਜਿਹੜਾ ਖਾਣਾ ਕਿ ਨਹੀਂ ਤੇ ਹਾਂਜੀ ਜਿਹੜਾ ਉੱਥੇ ਬੜੀ ਨਫੀਸ ਚੀਜ਼ ਸਮਝੀ ਜਾਂਦੀ ਹੈ ਡੱਡੂਆਂ ਬਣ ਪੱਛਮੀ ਤੇ ਦੱਖਣੀ ਯੂਰਪ ਵਿੱਚ ਅੰਗੂਰ ਦੀਆਂ ਪੱਤੀਆਂ ਤੇ ਰਹਿਣ ਵਾਲੇ ਘੋਗਿਆਂ ਨੂੰ ਬੜਾ ਸਵਾਦਿਸ਼ਟ ਭੋਜਨ ਮੰਨਿਆ ਜਾਂਦਾ ਹੈ ਨਿਊ ਗਿਨੀ ਵਿੱਚ ਸੁੰਡੀਆਂ ਤੇ ਉੱਤਰ ਪੱਛਮੀ ਅਫਰੀਕਾ ਵਿੱਚ ਕੀੜੀਆਂ ਖਾਧੀਆਂ ਜਾਂਦੀਆਂ ਮਤਲਬ ਖਾਣ ਤੋਂ ਅਲੱਗ ਅਲੱਗ ਤਰ੍ਹਾਂ ਦਾ ਇਸ ਤਰ੍ਹਾਂ ਤੋਂ ਇਹ ਇਹਦੇ ਲਈ ਇਹ ਨਹੀਂ ਕਈ ਕਹਿੰਦੇ ਨਹੀਂ ਜਿਹੜੇ ਮਤਲਬ ਪ੍ਰਮਾਤਮਾ ਨੇ ਜਿਹੜਾ ਖਾਣਾ ਨਾ ਉਹ ਹਰੀ ਬਣਾਇਆ ਦੂਜਾ ਹਰੀ ਜਾਂ ਹਰੀ ਵਾਲੇ ਆਦੇ ਵੀ ਤੁਸੀਂ ਤਾਂ ਖਾਣ ਵਾਲੇ ਜੀਵ ਜੰਤੂ ਹੋ ਹਰ ਦੇਸ਼ ਕੌਮ ਤੇ ਜਾਤੀ ਦੇ ਆਪਣੇ ਆਪਣੇ ਸਵਾਲ ਜੋ ਇਤਿਹਾਸਕ ਤੌਰ ਤੇ ਨਿਰਧਾਰਤ ਹੁੰਦੇ ਨੇ ਇਤਿਹਾਸ ਉਹਨਾਂ ਨੂੰ ਨਿਰਧਾਰਤ ਕਰਦਾ ਨਹੀਂ ਵੀ ਉਹਨਾਂ ਨੂੰ ਇਤਿਹਾਸ ਨਿਰਧਾਰਤ ਬਹੁਤ ਸਾਰੀਆਂ ਚੀਜ਼ਾਂ ਆਪਣੇ ਗਰੀਬ ਲੋਕ ਖਾਂਦੇ ਨੇ ਆਪਾਂ ਉਹਨਾਂ ਨੂੰ ਬੜੀ ਹੈ ਬੜੀ ਘਟਿਆ ਦ੍ਰਿਸ਼ਟੀ ਨਾਲ ਦੇਖਦੇ ਆ ਇਤਿਹਾਸਕ ਤੌਰ ਦਾ ਮਤਲਬ ਇਹ ਹੈ ਇਤਿਹਾਸ ਨੇ ਨਿਰਧਾਰਤ ਉਹਨਾਂ ਲਈ ਕਰ ਦਿੱਤਾ ਉਹ ਕੀ ਕਰ ਸਕਦੇ ਨੇ ਹੋਰ ਕਿ ਇੱਕ ਬੰਦੇ ਨੇ ਬਹੁਤ ਸਾਰਾ ਹੁਣ ਜਿਹੜੀ ਆਪਣੀ ਆ ਬਾਸਮਤੀ ਆ ਵਗੈਰਾ ਇਹਦੇ ਰਾਈਟ ਇਸ ਤਰ੍ਹਾਂ ਕਰੇ ਵੀ ਆਮ ਦੇ ਲੋਕਾਂ ਦੇ ਤੋਂ ਇਹ ਖੋ ਰਹੀ ਆ ਕੋਈ ਖਾਦਾ ਹੀ ਨਹੀਂ ਇਹਨੂੰ ਕਿ ਆਮ ਲੋਕ ਤੇ ਜਿਹੜੇ ਹਿੰਦੁਸਤਾਨ ਦੇ 70 75 ਜਿਨ੍ਹਾਂ ਨੂੰ ਆਪਾਂ ਪਰਸੈਂਟ ਕਰੋੜ ਲੋਕ ਆਨੇ ਉਹ ਤੇ ਇਹਨੂੰ ਨਹੀਂ ਖਾ ਸਕਦੇ ਤੇ ਦੂਜੇ ਚੌਲ ਨਹੀਂ ਖਾ ਸਕਦੇ ਇੱਥੇ ਅਸੀਂ ਬਸ ਇੱਕ ਗੱਲ ਵੱਲ ਇਸ਼ਾਰਾ ਕਰਨਾ ਚਾਹੁੰਦੇ ਹਾਂ ਮੱਛੀ ਨੂੰ ਨਾ ਖਾਣ ਯੋਗ ਮੰਨਣ ਵਾਲੇ ਜੁੱਲੂ ਤੇ ਮੰਗੋਲ ਲੋਕ ਪਸ਼ੂ ਪਾਲਣ ਤੇ ਨਿਰਭਰ ਹਨ ਦੂਜੇ ਸ਼ਬਦਾਂ ਵਿੱਚ ਉਹ ਪ੍ਰੋਟੀਨ ਦੀ ਲੋੜ ਮਛਲੀ ਤੋਂ ਬਿਨਾਂ ਵੀ ਪੂਰੀ ਕਰ ਸਕਦੇ ਨੇ ਕਿ ਉਹਨਾਂ ਕੋਲ ਪਸ਼ੂ ਦੂਜੇ ਨੇ ਉਹਨਾਂ ਨੂੰ ਖਾ ਸਕਦੇ ਨੇ ਮੱਛੀ ਨਹੀਂ ਖਾਂਦੇ ਕਿਉਂਕਿ ਉਹਨਾਂ ਕੋਲ ਮਾਸ ਦੀ ਮਾਸ ਬਹੁਤ ਹੈ ਉਹਨਾਂ ਕੋਲ ਇਕਲੀ ਉਧਰ ਉਹ ਸ਼ਾਨਾਂ ਵਿੱਚ ਕੀੜੇ ਤੱਕ ਇਸ ਲਈ ਖਾਦੇ ਜਾਂਦੇ ਹਨ ਕਿ ਉੱਥੇ ਭੋਜਨ ਵਿੱਚ ਪ੍ਰੋਟੀਨ ਦੀ ਕਮੀ ਹੈ ਤੇ ਸਾਡੇ ਇੱਥੇ ਮੈਦਾਨਾਂ ਵਿੱਚ ਜਿੱਥੇ ਕਾਫੀ ਦਾਲਾਂ ਹੋ ਜਾਂਦੀਆਂ ਨੇ ਉੱਥੇ ਪ੍ਰੋਟੀਨ ਇਹਨਾਂ ਤੋਂ ਪ੍ਰਾਪਤ ਕੀਤਾ ਜਾਂਦਾ ਦਾਲਾਂ ਖਾ ਲਈਆਂ ਜਾਂਦੀਆਂ ਨੇ ਨਹੀਂ ਤੇ ਜੇ ਇਹ ਨਾ ਚੀਜ਼ ਸਾਡੇ ਕੋਲੇ ਹੋਵੇ ਤਾਂ ਹੋ ਸਕਦਾ ਵੀ ਅਸੀਂ ਮਤਲਬ ਕਿਸੇ ਸੱਚੇ ਪਾਤਸ਼ਾਹ ਨੂੰ ਵੀ ਮੰਨਦੇ ਹੁੰਦੇ ਤੇ ਕੀੜਿਆਂ ਦਾ ਵੀ ਭੋਗ ਬੜਿਆ ਨਾਮ ਨਾਲ ਲਾਉਂਦੇ ਹੁੰਦੇ ਕਿ ਨਹੀਂ ਜਿਉਂ ਮਿਲਦੇ ਹੁੰਦੇ ਜਿੱਦਾਂ ਨਾ ਮਿਲਦੀਆਂ ਨੇ ਤਾਂ ਲੋਕਾਂ ਨੂੰ ਖਾਣ ਪੀਣ ਵਿੱਚ ਕੀ ਪਸੰਦ ਹੈ ਕੀ ਨਹੀਂ ਇਸ ਦਾ ਕਾਰਨ ਕਈ ਵਾਰੀ ਦੱਸਣਾ ਔਖਾ ਵੀ ਹੁੰਦਾ ਵੀ ਇਹ ਕਿਉਂ ਇਹਨਾਂ ਨੂੰ ਪਸੰਦ ਹੈ ਤੇ ਜਦੋਂ ਉਹਦਾ ਆਪਾਂ ਲੰਮੇ ਸਮੇਂ 'ਚ ਖੋਜਦੇ ਆ ਫਿਰ ਆਪਾਂ ਖਰੇ ਵੀ ਨਹੀਂ ਵੀ ਉਹਦਾ ਪਤਾ ਨਹੀਂ ਲਾਇਆ ਜਾ ਸਕਦਾ ਉਦਾਹਰਣ ਦੇਖੋ ਮਛਲੀ ਜਪਾਨ ਵਿੱਚ ਭੋਜਨ ਦੀ ਇੱਕ ਪ੍ਰਮੁੱਖ ਵਸਤੂ ਹੈ ਲੇਕਿਨ ਜਪਾਨ ਵਿੱਚ ਬਹੁਤੇ ਭੋਜਨ ਕੱਚੀ ਮਛਲੀ ਨਾਲ ਬਣਾਏ ਜਾਂਦੇ ਹਨ ਜਦੋਂ ਕਿ ਚੀਨੀ ਲੋਕ ਨਮਕ ਲੱਗੀ ਮਛਲੀ ਵੀ ਬਿਨਾ ਪਕਾਇਆ ਨਹੀਂ ਖਾਂਦੇ ਜਦੋਂ ਕਿ ਜਦੋਂ ਮਛਲੀ ਨੂੰ ਆਪਣੇ ਮਹਾਰਾਸ਼ਟਰ ਵੱਲ ਜਾਓ ਲੋਕ ਉਹ ਮਛਲੀ ਨੂੰ ਲਾ ਕੇ ਲੂਣ ਰੱਖ ਲੈਂਦੇ ਨੇ ਤੇ ਆਪਾਂ ਜਿਵੇਂ ਜੇਬ ਦੇ ਵਿੱਚ ਦਾਣੇ ਪਾਈ ਫਿਰਦੇ ਨੇ ਉਹ ਇਸ ਤਰ੍ਹਾਂ ਪਾਈ ਫਿਰਦੇ ਆ ਵੀ ਆਪਣਾ ਵੇਲੇ ਟਾਈਮ ਚੱਲਦੇ ਰਹਿੰਦੇ ਨੇ ਜਿਵੇਂ ਆਪਾਂ ਮੂੰਗਫਲੀ ਖਾਣ ਦੇ ਸ਼ਕੀਨ ਹੈ ਅੰਦਰ ਜ਼ਿਆਦਾ ਨੇ ਹਾਂ ਨਹੀਂ ਕੱਚੀ ਨੂੰ ਲੂਣ ਲਾਇਆ ਹੁੰਦਾ ਕੱਚੀ ਨਹੀਂ ਖਾਂਦੇ ਲੇਕਿਨ ਜਪਾਨ ਹਾਂ ਕੱਚੀ ਨੂੰ ਹਾਂ ਹਾਂ ਕੱਚੀ ਨੂੰ ਜਦੋਂ ਨਾ ਉਹ ਉਹਨੂੰ ਸਾਰੀ ਮਰ ਜਾਂਦੀ ਹੈ ਉਹਦੇ ਵਿੱਚੋਂ ਲਾ ਦਿੰਦੇ ਨੇ ਲੂਣ ਲਾ ਦਿੰਦੇ ਨੇ ਪਰ ਜਿਹੜੇ ਚੀਨੀ ਲੋਕ ਨੇ ਉਹ ਲੂਣ ਲਾ ਕੇ ਨਹੀਂ ਖਾਂਦੇ ਲੂਣ ਲਾਈ ਨੂੰ ਵੀ ਪਕਾਏ ਬਿਨਾ ਨਹੀਂ ਖਾਂਦੇ ਮਤਲਬ ਅਲੱਗ ਅਲੱਗ ਖਾਣਦੇ ਜਾਪਾਨੀ ਇਹਦੇ ਉਲਟ ਮਤਲਬ ਉਹ ਕੱਚੀ ਹੀ ਸਾਰੇ ਖਾਣਗੇ ਕੱਚੀ ਪਕਾਉਣਗੇ ਚੀਨੀ ਪਾਕ ਕਲਾ ਵਿੱਚ ਸਮਝਿਆ ਜਾਂਦਾ ਹੈ ਕਿ ਕੋਈ ਵੀ ਭੋਜਨ ਅੱਗ ਤੇ ਚੜਨ ਤੋਂ ਪਹਿਲਾਂ ਖਾਣ ਯੋਗ ਨਹੀਂ ਜਦੋਂ ਹੀ ਉਹ ਅੱਗ ਤੇ ਚੜਦਾ ਉਹਦੇ ਪਵਿੱਤਰ ਹੋ ਜਾਂਦਾ ਜਦੋਂ ਉਹ ਭੋਜਨ ਜਿਹੜੀ ਆ ਨਹੀਂ ਉਹਦੇ ਵਿੱਚ ਉਹ ਆ ਜਾਂਦੀ ਆ ਮਨੁੱਖੀ ਰੁਚੀਆਂ ਤੇ ਸਵਾਦ ਦੀ ਸਾਰੀ ਜਿਹੜੀ ਇਹ ਭਿੰਨਤਾ ਵਿਵਿਧਤਾ ਜਿਹੜੀ ਇਹਦੇ ਵਿੱਚ ਬਾਵਜੂਦ ਇੱਕ ਚੀਜ਼ ਅਜਿਹੀ ਹੈ ਜਿਸ ਦਾ ਉਪਯੋਗ ਆਪਣੇ ਵਿਕਾਸ ਦੀ ਨਿਸ਼ਚਿਤ ਹੱਦ ਤੱਕ ਲੰਘੇ ਸਾਰੇ ਜਨਗਣ ਕਰਦੇ ਖਾਣਿਆਂ ਦੇ ਵਿੱਚ ਆਹਾਰਾਂ ਦੇ ਵਿੱਚ ਭਾਵੇਂ ਕਿੰਨੀ ਭਿੰਨਤਾ ਕਿਸੇ ਦੇ ਪਰ ਇੱਕ ਚੀਜ਼ ਐਸੀ ਸਾਂਝੀ ਹੈ ਜਿਹਨੂੰ ਸਾਰੇ ਉਪਯੋਗ ਕਰਦੇ ਆ ਰੋਟੀ ਰੋਟੀ ਕਿਤੇ ਜ਼ਿਆਦਾ ਵਿਆਪਕ ਸਾਰੇ ਰੋਟੀ ਨਾਲ ਹੀ ਮਤਲਬ 18 ਉਂਗਲ ਨਾਲ ਹੀ ਆ ਵਿਆਪਕ ਜਿਹੜੀ ਜਾਂਦੇ ਇਹਦੇ ਨਹੀਂ ਭਰਦੇ ਆ ਮਤਲਬ ਯੂਰਪ ਦੇ ਲੋਕ ਬਹੁਤ ਥੋੜੀ ਖਾਂਦੇ ਨੇ ਪਰ ਇਹ ਰੋਟੀ ਐਸੀ ਆ ਵੀ ਜਿਹੜੀ ਸਾਰੇ ਲੋਕ ਖਾਂਦੇ ਨੇ ਕਿੰਨੇ ਅਟੋ ਅਟ ਢੰਗ ਨੇ ਇਹਦੇ ਬਣਾਉਣ ਦੇ ਔਰ ਇਹਦੇ ਆਕਾਰ ਪ੍ਰਕਾਰ ਦੇ ਤੇ ਇਹਦੇ ਅਤੇ ਕਿੰਨੇ ਮੁਹਾਵਰੇ ਨੇ ਜਿਹੜੇ ਇਹਦੇ ਬਾਰੇ ਵੀ ਪੇਟ ਨਾ ਪਈਆਂ ਰੋਟੀਆਂ ਕਹਿੰਦੇ ਭੁੱਖਿਆਂ ਭਗਤੀ ਨਾ ਹੋ ਜੇ ਕਿ ਜਾਂ ਜਿੱਥੇ ਵੇਖੀਏ ਤਵਾ ਬਰਾਤ ਰੋਟੀ ਬੇਟੀ ਦੀ ਸਾਂਝ ਆਪਾਂ ਨੇ ਕਿ ਨਹੀਂ ਇੱਕੋ ਦੰਦਾਂ ਥੱਲੇ ਰੋਟੀ ਟੁਕੜੀ ਬਹੁਤ ਮੁਹਾਵਰੇ ਨੇ ਬਹੁਤ ਸਾਰੇ ਜਿਨ੍ਹਾਂ ਨੂੰ ਆਪਾਂ ਮਤਲਬ ਯਾਦ ਕਰ ਸਕਦੇ ਆ ਇੱਥੇ ਸ਼ੁਰੂ ਵਿੱਚ ਲੋਕਾਂ ਨੇ ਇਹਨੂੰ ਕਿਵੇਂ ਸਿੱਖਿਆ ਅੰਨ ਦੇ ਦਾਣੇ ਨੂੰ ਉਬਾਲ ਕੇ ਪਤਲਾ ਜਿਹਾ ਦਲੀਆ ਬਣਾਉਣ ਬਣਾ ਬਣਾਉਣਾ ਜਿਹੜਾ ਸਿੱਖਿਆ ਇਸ ਤਰ੍ਹਾਂ ਤੇ ਕਦੇ-ਕਦੇ ਉਹਦੇ ਦਾਣੇ ਉਹ ਦਲ ਵੀ ਲੈਂਦੇ ਸਨ ਜਿਸ ਤੋਂ ਖਿਚੜੀ ਵਗੈਰਾ ਦੱਖਣੀ ਅਫਰੀਕਾ ਤੇ ਏਤੀਜ ਪਰਬਤਾਂ ਦੇ ਨਿਵਾਸੀ ਅੱਜ ਵੀ ਆਟੇ ਤੋਂ ਇੱਕ ਮਤਲਬ ਪਤਲਾ ਜਿਹਾ ਘੋਲ ਜਿਹਨੂੰ ਲਪਸੀ ਕਹਿੰਦੇ ਨੇ ਬਣਾਉਂਦੇ ਨੇ ਜਿਵੇਂ ਆਪਣੇ ਮਤਲਬ ਜਾਟ ਜਿੰਨੇ ਸਾਰੇ ਨੇ ਆ ਰਾਜਸਥਾਨ ਚਲ ਜੋ ਹਰਿਆਣੇ ਦੇ ਕੁਝ ਹਿੱਸੇ ਜਿਹੜੇ ਰਾਵੜੀ ਬਣਾਉਂਦੇ ਉਹ ਵੀ ਉਵੇਂ ਹੀ ਆ ਦੂਸਰਾ ਕਿ ਤੋ ਜੇ ਤੁਸੀਂ ਉੱਥੇ ਜਾਓ ਬੇਹੱਦ ਗਰਮੀ ਹੈ ਦੁਪਹਿਰ ਨੂੰ ਤੁਹਾਨੂੰ ਐਂ ਪਿੰਡ ਲੱਗੇਗਾ ਵੀ ਸਾਰੇ ਪਿੰਡ 'ਚ ਕੋਈ ਨਹੀਂ ਕਰੇ ਸਭ ਆਪਣਾ ਉਹ ਪੀ ਕੇ ਆਰਾਮ ਨਾਲ ਪਿਆ ਨੂੰ ਠੰਡਾ ਰੱਖ ਦੇ ਤਾਂ ਸਕਾਟ ਸਕਾਟਲੈਂਡ ਵਿੱਚ ਜਵੀ ਦਾ ਜਿਹੜਾ ਪਤਲਾ ਜਾਂ ਨਮਕੀਨ ਦਲੀਆ ਖਾਦਾ ਜਾਂਦਾ ਹੈ ਅੰਗਰੇਜ਼ ਜਿਹੜੇ ਦੁੱਧ ਦੇ ਨਾਲ ਜਵੀ ਦਾ ਮਿੱਠਾ ਦਲੀਆ ਖਾਣਾ ਪਸੰਦ ਕਰਦੇ ਹਨ ਇਟਲੀ ਵਿੱਚ ਮੱਕੀ ਦਾ ਯੂਕਰੇਨ ਚ ਬਾਜਰੇ ਦਾ ਅਸੇ ਰੂਸ ਵਿੱਚ ਕੁੱਟੂ ਪਤਾ ਨਹੀਂ ਕਿਹੜਾ ਸੀ ਅਨਾਜ ਕੋਈ ਉਹਨਾਂ ਦਾ ਤੇ ਗੋਪਾਲ ਜੀ ਜਿਹੜਾ ਉਹ ਮਤਲਬ ਬਿਨਾਂ ਦਲੀਆ ਖਾਣ ਤੋਂ ਵੀ ਨਹੀਂ ਨਾ ਨੂੰ ਆਉਂਦੀ ਰਹਿੰਦੀ ਹੈ ਅੱਜ ਕਾ ਕੇ ਨਹੀਂ ਆ ਠੀਕ ਹੈ ਤੇ ਭਾਰਤ ਦੇ ਬਹੁਤ ਵੱਡੇ ਹਿੱਸੇ 'ਚ ਅੱਜ ਤੇ ਘੱਟ ਹੈ ਲੇਕਿਨ ਬਿਹਾਰ ਯੂਪੀ ਇਹਨਾਂ ਹਿੱਸਿਆਂ ਦੇ ਵਿੱਚ ਜਿਹੜੇ ਜਵਾਂ ਦੇ ਸੱਤੂ ਆ ਜਿਹੜੇ ਉਹ ਉਹਨਾਂ ਨੂੰ ਖਾਦਾ ਜਾਂਦਾ ਦਾ ਹਾਂਜੀ ਐਸੇ ਹਿੰਦੂ ਵਰਤਾਂ ਵਰਤਾਂ ਕਹਿੰਦੇ ਵਰਤਦੇ ਕੁੱਟੂ ਮੈਂ ਕਿਹਾ ਬਾਜਰਾ ਹੀ ਨਾ ਹੋਵੇ ਇਹ ਨਹੀਂ ਮੈਨੂੰ ਪਤਾ ਕਿ ਹੈ ਕੁੱਟੂ ਕਹਿੰਦੇ ਹਨ ਅੱਛਾ ਹੈ ਹਿੰਦੀ ਜੀ ਤੇ ਦਲੀਏ ਤੋਂ ਕੁਝ ਦੇਰ ਬਾਅਦ ਫਿਰ ਆਟੇ ਤੋਂ ਸਾਦੀ ਰੋਟੀ ਬਣਾਉਣੀ ਸਿੱਖੀ ਸ਼ੁਰੂ ਸ਼ੁਰੂ ਵਿੱਚ ਜਿਹੜੀਆਂ ਰੋਟੀਆਂ ਪੱਥਰਾਂ ਜਾਂ ਗਾਰਾਂ ਜਾਂ ਧਰਤੀ ਤੇ ਹੀ ਲੋਕ ਬਣਾਉਂਦੇ ਸਨ ਤਪਾ ਕੇ ਫਿਰ ਤੰਦੂਰ ਬਣਾਏ ਗਏ ਤੇ ਤਵੇ ਦੀ ਖੋਜ ਹੋਈ ਤਵੇ ਵੀ ਪਹਿਲਾਂ ਮਿੱਟੀ ਦੇ ਹੀ ਸਨ ਅੱਜ ਵੀ ਹੁੰਦਾ ਹੈ ਕਈ ਕਈ ਬੁੜੇ ਜਦੋਂ ਪੁਰਾਣੇ ਗੁੱਸੇ ਹੋ ਜਾਂਦੇ ਨਾ ਉਹ ਮੈਂ ਤੁਹਾਡਾ ਸਾਰਾ ਘਰ ਖਰਾਬ ਕਰ ਦੂੰ ਤੇ ਮਿੱਟੀ ਦੇ ਤਵੇ ਚੜਾ ਦੂੰ ਤੁਹਾਡੇ ਕਰੀ ਤੇ ਮਤਲਬ ਇਦਾਂ ਵੀ ਲੋਕ ਕਰਦੇ ਨੇ ਤੇ ਉਸ ਤੋਂ ਬਾਅਦ ਲੋਹੇ ਦੇ ਤਵੇ ਆਇਆ ਕਿ ਨਹੀਂ ਅਜਿਹੀਆਂ ਰੋਟੀਆਂ ਅੱਜ ਵੀ ਸੰਸਾਰ ਦੇ ਅਨੇਕ ਭਾਗਾਂ ਵਿੱਚ ਬਣਦੀਆਂ ਨੇ ਯੂਰਪ ਵਿੱਚ ਇਟਲੀ ਸਪੇਨ ਆਇਰਲੈਂਡ ਤੇ ਸਕੈਂਡੀਨੇਵੀਅਨ ਵਿੱਚ ਸਾਦੀਆਂ ਰੋਟੀਆਂ ਤੇ ਫਿਰ ਕੁਝ ਇਲਾਕਿਆਂ ਵਿੱਚ ਮੱਕੀ ਦੀ ਕਿਤੇ ਬਾਜਰੇ ਦੀ ਕਿਤੇ ਕਿਹੜੀ ਚੀਜ਼ ਦੀ ਅਲੱਗ-ਅਲੱਗ ਨਾਜਾਂ ਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਰੋਟੀਆਂ ਤੇ ਹੁਣ ਬਹੁਤ ਸਾਰੇ ਜਿਹੜੇ ਜਿਨ੍ਹਾਂ ਨੂੰ ਸ਼ੂਗਰ ਹੋ ਜਾਂਦੀ ਹੈ ਉਹ ਸੋਇਆਬੀਨ ਦੀਆਂ ਵੀ ਬਣਾਉਣ ਲੱਗ ਗਏ ਨੇ ਉਹ ਵੀ ਵਿੱਚ ਪਾਉਂਦੇ ਨੇ ਸੱਤ ਨਾਜਾਂ ਦੀ ਅੱਛਾ ਡਬਲ ਰੋਟੀ ਜਿਹੜੀ ਆ ਨਾ ਇਹ ਖਮੀਰ ਬਣਾ ਕੇ ਬਣਾਈ ਜਾਂਦੀ ਹੈ ਖਮੀਰ ਦਾ ਪ੍ਰਯੋਗ ਸਭ ਤੋਂ ਪਹਿਲਾਂ ਮਿਸਰ ਤੋਂ ਸ਼ੁਰੂ ਹੈ ਡਬਲ ਰੋਟੀ ਹੈ ਵਿਸ਼ੇਸ਼ ਆ ਅੱਜ ਵੀ ਡਬਲ ਰੋਟੀ ਨੂੰ ਮਤਲਬ ਸਾਰੀ ਦੁਨੀਆ ਦੇ ਵਿੱਚ ਯੂਰਪ ਦੇ ਵਿੱਚ ਤੇ ਇਹੀ ਰੋਟੀ ਹੋ ਗਈ ਹੈ ਲਗਭਗ ਲੇਕਿਨ ਸਾਡੇ ਭਾਰਤ ਤੇ ਚਾਹ ਕੇ ਵੀ ਡਬਲ ਰੋਟੀ ਜਿਹੜੀ ਹੈ ਖਾਣੀ ਵਿਸ਼ੇਸ਼ ਜੀ ਹੈ ਖਾਸ ਕਰਕੇ ਜੇ ਕੋਈ ਬਿਮਾਰ ਹੋਵੇ ਜਾਂ ਉਹ ਵੀ ਇਹਨੂੰ ਉਤਲੇ ਦਰਜੇ ਦੀ ਚੀਜ਼ ਸਮਝਿਆ ਜਾਂਦਾ ਅੱਜ ਤੋਂ 3500 ਸਾਲ ਪਹਿਲਾਂ ਜਿਹੜੀ ਇਹ ਡਬਲ ਰੋਟੀ ਹੈ ਇਹ ਮਿਸਰ ਦੇ ਵਿੱਚ ਸ਼ੁਰੂ ਹੋਈ ਅਤੇ ਆਮ ਲੋਕਾਂ ਦੀ ਪਹੁੰਚ ਤੋਂ ਉੱਥੇ ਵੀ ਉਦੋਂ ਹੀ ਬਾਹਰ ਸੀ ਮਿਸਰ ਤੋਂ ਜਿਹੜੇ ਵੀ ਦੇਸ਼ਾਂ ਨੇ ਕਲਾ ਸਿੱਖੀ ਉੱਥੇ ਵੀ ਇਹਦੀ ਇਹੋ ਹੀ ਹਾਲਤ ਹੈ ਪ੍ਰਚੀਨ ਜਨਾਨ ਅਤੇ ਰੋਮ ਵਿੱਚ ਵੱਡੇ ਲੋਕਾਂ ਨੂੰ ਹੀ ਨਸੀਬ ਹੁੰਦੀ ਸੀ ਮੱਧ ਯੁੱਗ ਦੇ ਆਰੰਭ ਵਿੱਚ ਯੂਰਪ ਵਿੱਚ ਇਸ ਦਾ ਬਹੁਤ ਪ੍ਰਚਲਨ ਹੋਇਆ ਅਤੇ ਉੱਥੇ ਸਾਦੀ ਰੋਟੀ ਦੀ ਬਜਾਏ ਡਬਲ ਰੋਟੀ ਹੀ ਪ੍ਰਤੀ ਦਿਨ ਦੇ ਹਾਰ ਦੀ ਵਸਤੂ ਬਣ ਗਈ ਯੂਰਪ ਦੇ ਵਿੱਚ ਡਬਲ ਰੋਟੀ ਹੈ ਭਾਰਤ ਵਿੱਚ ਅਜੇ ਅਜੇ ਵੀ ਇਹ ਉਨੀ ਪ੍ਰਚਲਿਤ ਨਹੀਂ ਹੋਈ ਹਾਲਾਂਕਿ ਬਹੁਤ ਵੱਡੀ ਪੱਧਰ ਤੇ ਫਿਰ ਵੀ ਬਣਨ ਲੱਗੀ ਹੈ ਆਟੇ ਮੈਦੇ ਵਿੱਚ ਜੋ ਸਟਾਰਚ ਹੁੰਦਾ ਹੈ ਉਹਨੂੰ ਖਮੀਰ ਫੰਗਸ ਸ਼ੱਕਰ ਵਿੱਚ ਤਬਦੀਲ ਕਰਦਾ ਹੈ ਅਤੇ ਇਸ ਸ਼ੱਕਰ ਦਾ ਫਰਟੇਸ਼ਨ ਕਰਦਾ ਹੈ ਜਿਸ ਵਿੱਚ ਸਪਿਰਟ ਸਿਰਕਾ ਤੇ ਕੁਝ ਹੋਰ ਅਮਲ ਬਣਦੇ ਹਨ ਇਸ ਦੇ ਪ੍ਰਭਾਵ ਵਿੱਚ ਆਟੇ ਮੈਦੇ ਦਾ ਲਸੀਲਾ ਪਦਾਰਥ ਗਲੂਟੇਨ ਪਤਲਾ ਹੋ ਕੇ ਘੁਲਦਾ ਹੈ ਜਦੋਂ ਕਿ ਕਾਰਬਨਿਕ ਅਮਲ ਵਾਸ਼ਪਿਤ ਹੁੰਦੇ ਹਨ ਤੇ ਗੁੰਨੇ ਆਟੇ ਨੂੰ ਫੜਾਉਂਦਾ ਹੈ ਖਾਉਂਦਾ ਹੈ ਪ੍ਰਾਚੀਨ ਸਮੇਂ ਵਿੱਚ ਰੋਮ ਵਿੱਚ ਨਾਨ ਭਾਈ ਜਿਹੜੇ ਰੋਟੀਆਂ ਬਣਾਉਣ ਵਾਲੇ ਦਾ ਦੂਜੇ ਕਾਰੀਗਰਾਂ ਨਾਲੋਂ ਦੂਜੇ ਸ਼ਿਲਪਕਾਰਾਂ ਨਾਲੋਂ ਬੜਾ ਉੱਚਾ ਰਤਬਾ ਸੀ ਰੋਮ ਵਿੱਚ ਨਾਨ ਭਾਈ ਦਾ ਇੱਕ ਸਮਾਰਕ ਵੀ ਮਿਲਿਆ ਹੈ ਮੱਧ ਯੁੱਗ ਵਿੱਚ ਜੇ ਕੋਈ ਨਾਨ ਭਾਈ ਦੀ ਹੱਤਿਆ ਕਰ ਦੇਵੇ ਤਾਂ ਉਸ ਨੂੰ ਦੂਜੇ ਕਾਰੀਗਰਾਂ ਦੀ ਹੱਤਿਆ ਨਾਲੋਂ ਕਿਤੇ ਵੱਧ ਜੁਰਮਾਨਾ ਉਹਨੂੰ ਪੈਂਦਾ ਸੀ ਇਹਦਾ ਮਤਲਬ ਇਹਦਾ ਮਤਲਬ ਅੱਜ ਵੀ ਮੱਧ ਏਸ਼ੀਆ ਵਿੱਚ ਨਾਨਵਾਈ ਦਾ ਬਹੁਤ ਉੱਚਾ ਦਰਜਾ ਤੇ ਖੁਦ ਸਾਡੇ ਵੀ ਮਤਲਬ ਰੋਟੀ ਪਕਾਉਣ ਵਾਲੇ ਦੀ ਰਸੋਈਏ ਦੀ ਬਹੁਤ ਵੱਡੀ ਮਹੱਤਤਾ ਅੱਜ ਵੀ ਕਿ ਘਰਾਂ ਦੇ ਵਿੱਚ ਔਰਤਾਂ ਦੀ ਰੋਟੀ ਪਕਾਉਣ ਬਹੁਤ ਮਹੱਤਤਾ ਉਹਨਾਂ ਦੀ ਕਿ ਭਾਰਤ ਵਿੱਚ ਕੁਝ ਕਬੀਲੇ ਪ੍ਰੇਤ ਆਤਮਾ ਤੋਂ ਰੱਖਿਆ ਲਈ ਕਈ ਤਰ੍ਹਾਂ ਦੇ ਅਨੁਸ਼ਠਾਨ ਕਰਦੇ ਹਨ ਪਰ ਜਦੋਂ ਤੱਕ ਅਜੇ ਬੱਚਾ ਜਿਹੜਾ ਆਨੰਦ ਗ੍ਰਹਿਣ ਨਹੀਂ ਕਰਦਾ ਉਹਨੂੰ ਉਹ ਸਮਝਦੇ ਨੇ ਕਿ ਪ੍ਰੇਤ ਆਤਮਾ ਕੁਝ ਨਹੀਂ ਕਰ ਸਕਦੀ ਕਿਉਂਕਿ ਬੱਚੇ ਨੇ ਜੇ ਅੰਨ ਨਹੀਂ ਖਾਦਾ ਕਿਉਂਕਿ ਉਸ ਤੋਂ ਪਹਿਲਾਂ ਉਸ ਨੂੰ ਖੁਦ ਵੀ ਪ੍ਰੇਤ ਆਤਮਾ ਸਮਝ ਜਾਂਦਾ ਇਸ ਤਰ੍ਹਾਂ ਦੀਆਂ ਆਸਤਾਵਾਂ ਮਨੁੱਖੀ ਸੱਭਿਆਚਾਰ ਵਿੱਚ ਰੋਟੀ ਦੀ ਅਪਾਰ ਮਹੱਤਤਾ ਨੂੰ ਪ੍ਰਤੀਬਿੰਬਤ ਕਰਦੀਆਂ ਨੇ ਆਪਾਂ ਇਹ ਵੀ ਆਨੇ ਵੀ ਜਿੰਨਾ ਚਿਰ ਜਿਹੜਾ ਸਾਡੇ ਪੂਰਵ ਸੀ ਆਦਮ ਤੇ ਹਵਾ ਉਹਨਾਂ ਨੇ ਅੰਨ ਗ੍ਰਹਿਣ ਨਹੀਂ ਕਰਿਆ ਤਾਂ ਉਹਨਾਂ ਚਿਰ ਉਹ ਸਵਰਗ 'ਚ ਹੀ ਰਹਿੰਦੇ ਰਹੇ ਬਾਅਦ 'ਚ ਉਹਨਾਂ ਨੂੰ ਸਵਰਗ ਤੋਂ ਬਾਹਰ ਛੱਡ ਦਿੱਤਾ ਗਿਆ ਤੇ ਜਿਹੜਾ ਪਸਾਰਾ ਸਾਰਾ ਆਦਮ ਤੇ ਹਵਾ ਤੋਂ ਬਾਅਦ ਇਹ ਅੰਨ ਖਾਣ ਤੋਂ ਬਾਅਦ ਹੀ ਮਤਲਬ ਸਾਰੇ ਦਾ ਸਾਰਾ ਹੈ ਅੰਨ ਖਾ ਕੇ ਲਈ ਬਹੁਤ ਸਾਰੇ ਦੇਸ਼ਾਂ ਵਿੱਚ ਭਰਾਤਰੀ ਭਾਵ ਪੈਦਾ ਕਰਨ ਲਈ ਕਈ ਰਸਮਾਂ ਪ੍ਰਚਲਿਤ ਹਨ ਅਨੇਕ ਜਨਜਾਤੀਆਂ ਵਿੱਚ ਵੀ ਜੇ ਕਿਸੇ ਨੇ ਧਰਮ ਦਾ ਭਰਾ ਬਣਨਾ ਹੋਵੇ ਮੂੰਹ ਬੋਲਿਆ ਜਿਹਨੂੰ ਭਰਾ ਆਂਦੇ ਹਨ ਤਾਂ ਇੱਕੋ ਇੱਕ ਰੋਟੀ ਨੂੰ ਇਕੱਠੇ ਟੁੱਕਦੇ ਨੇ ਤੇ ਆਮ ਤੌਰ ਤੇ ਆਪਣੇ ਘਰ ਤੇ ਵੀ ਇੱਕੋ ਦੰਦਾਂ 'ਚ ਜੋ ਰੋਟੀ ਟੁੱਕਦੀ ਹੈ ਕਿ ਨਹੀਂ ਤੇ ਬਹੁਤ ਸਾਰੇ ਜਨਗਣਾਂ ਦੇ ਵਿੱਚ ਜਿਹੜਾ ਉਹ ਜਦੋਂ ਉਹਨਾਂ ਨੇ ਧਰਮ ਭਾਈ ਜਾਂ ਆਪਸ ਵਿੱਚ ਬਣਨਾ ਹੋਵੇ ਤਾਂ ਉਹ ਆਟੇ ਨੂੰ ਇਕੱਠਾ ਖੁੰਨਦੇ ਨੇ ਤੇ ਉਹ ਆਟੇ 'ਚ ਉਹਨਾਂ ਦੇ ਉਹ ਆਪਣੇ ਖੂਨ ਦੀਆਂ ਬੂੰਦਾਂ ਪਾਉਂਦੇ ਕਿ ਵੀ ਇਹ ਸਾਡਾ ਮਤਲਬ ਜਿਹੜੀ ਇਹ ਸਾਂਝ ਰੱਬ ਦੀਆਂ ਬੂੰਦਾਂ ਬਣਾਈਆਂ ਜਾਂਦੀਆਂ ਵਿਆਹ ਦੀਆਂ ਰਸਮਾਂ ਸਮੇਂ ਵੀ ਅਨੇਕ ਜਾਤੀਆਂ ਵਿੱਚ ਨਵ ਦੰਪਤੀ ਜਿਹੜੀ ਹੁੰਦੀ ਆ ਉਹ ਗ੍ਰਾਹੀ ਤੋੜਨ ਦੀ ਰਸਮ ਪੂਰੀ ਕਰਦੇ ਨੇ ਤੇ ਬਹੁਤ ਸਾਰੇ ਕੱਲ ਤੱਕ ਆਪਣੇ ਜਦੋਂ ਕਿਸੇ ਹੋਰ ਕਿਉਂਕਿ ਉਹ ਕਿਸੇ ਹੋਰ ਗੋਤ ਦੀ ਹੁੰਦੀ ਸੀ ਤੇ ਉਹਨੂੰ ਆਪਣੇ ਗੋਤ 'ਚ ਰਲਾਉਣ ਲਈ ਇੱਕ ਗੋਤ ਕਨਾਲਾ ਰਸਮ ਸੀ ਕਿ ਉਹਨਾਂ ਨੂੰ ਇਕੱਠੇ ਰੋਟੀ ਖਵਾਈ ਜਾਂਦੀ ਸੀਗੀ ਤਾਂ ਵੀ ਗੋਤ ਕਨਾਲਾ ਕਹਿੰਦੇ ਨੇ ਉਹ ਗੋਤ ਤੇ ਕਨਾਲ ਅੰਗਰੇਜ਼ੀ ਦਾ ਲਫ਼ਜ਼ ਹੈ ਕਨਾਲ ਗੋਤ ਤੇ ਕਨਾਲ ਸਮਰਥ ਹੀ ਨੇ ਕਨਾਲ ਅੰਗਰੇਜ਼ੀ ਚ ਗੋਤ ਨੂੰ ਕਹਿੰਦੇ ਨੇ ਕੋਈ ਹਾਂ ਨਹੀਂ ਮਤਲਬ ਉਹ ਗੋਤ ਕਨਾਲਾ ਕਰਦੇ ਨੇ ਤਾਂ ਮਤਲਬ ਇਕੱਠੀ ਰੋਟੀ ਖਾਂਦੇ ਨੇ ਰੋਟੀ ਦੀਆਂ ਮਤਲਬ ਆਪਾਂ ਮਰਤਬਾ ਇੱਕ ਨਹੀਂ ਰੂਸ ਵਿੱਚ ਪ੍ਰਾਚੀਨ ਕਾਲ ਤੋਂ ਹੀ ਹੱਥ ਵਿੱਚ ਰੋਟੀ ਤੇ ਨਮਕ ਲੈ ਕੇ ਰੂਸ 'ਚ ਜਦੋਂ ਵੀ ਕੋਈ ਪ੍ਰਾਹੁਣਾ ਜਾਵੇ ਕੋਈ ਆਪਾਂ ਵਿਦੇਸ਼ੀ ਜਾਈਏ ਜਾਂ ਕੋਈ ਉਹਨਾਂ ਦੇ ਘਰ ਪ੍ਰਾਹੁਣਾ ਆਵੇ ਤੇ ਉਹਦਾ ਸਵਾਗਤ ਜਦੋਂ ਬਾਹਰ ਕਰਦੇ ਨੇ ਰੋਟੀ ਥੱਲੇ ਦੀ ਉਹਨਾਂ ਨੇ ਰੱਖੀ ਥੱਲੇ ਇੱਕ ਬੜਾ ਸੋਹਣਾ ਉਹਨਾਂ ਦੇ ਕੱਪੜਾ ਹੁੰਦਾ ਕਢਾਈਦਾਰ ਜਾਂ ਕੁਝ ਵੀ ਜਿੰਨਾ ਕੋਈ ਤੌਲੀਆ ਉਹਦੇ ਤੇ ਰੋਟੀ ਦੀ ਰੋਟੀ ਤੇ ਲੂਣ ਰੱਖ ਕੇ ਉਹਦਾ ਸਵਾਗਤ ਉਹ ਕਰਦੇ ਨੇ ਕਿਸੇ ਵੀ ਮਤਲਬ ਜਿਵੇਂ ਆਪਣੇ ਕੋਈ ਵੀ ਜਿਵੇਂ ਘਟਨ ਟਾਈਪ ਹੁੰਦਾ ਇਸ ਤਰੀਕੇ ਦੇ ਨਾਲ ਮੈਂ ਥੋੜਾ ਜਿਹਾ ਉਹਨੂੰ ਟੁਕੜਾ ਦਿੰਦੇ ਨੇ ਸ਼ਾਇਦ ਪਰ ਉਹ ਸਵਾਗਤ ਤੇ ਰੋਟੀ ਤੇ ਨਮਕ ਆਮ ਤੌਰ ਤੇ ਸਾਰੀਆਂ ਜਾਤੀਆਂ ਦੇ ਆਹਾਰ ਲਈ ਦੋ ਬਹੁਤ ਹੀ ਜ਼ਰੂਰੀ ਵਸਤਾਂ ਜਿਹੜੀਆਂ ਇਹ ਮੰਨੀਆਂ ਗਈਆਂ ਨੇ ਹਜ਼ਾਰਾਂ ਸਾਲ ਪਹਿਲਾਂ ਹੀ ਇਹਨਾਂ ਨੂੰ ਪਵਿੱਤਰ ਸਮਝਿਆ ਜਾਂਦਾ ਆਪਾਂ ਇਹ ਵੇਖਦੇ ਹਾਂ ਵੀ ਜਦੋਂ ਗੰਧ ਨਮਕ ਤੇ ਉਹਨਾਂ ਨੇ ਆਪਣੇ ਤੇ ਲਾਇਆ ਟੈਕਸ ਉਸ ਤੋਂ ਬਾਅਦ ਜਦੋਂ ਗਾਂਧੀ ਜੀ ਨੇ ਨਮਕ ਤੋੜਿਆ ਉਸ ਤੋਂ ਬਾਅਦ ਭਾਰਤ ਦੀ ਜਿਹੜੀ ਇਹ ਆਪਣੀ ਆਜ਼ਾਦੀ ਦੀ ਲਹਿਰ ਇੱਕ ਨਵੇਂ ਦੌਰ 'ਚ ਦਾਖਲ ਹੋ ਗਈ ਅੱਜ ਵੀ ਉਹਦੀ ਕਿੰਨੀ ਮਹੱਤਤਾ ਅੱਜ ਵੀ ਮਤਲਬ ਬੜੇ ਤਰੀਕਿਆਂ ਦੇ ਨਾਲ ਲੂਣ ਦਾ ਰੇਟ ਵਧਾਇਆ ਜਾ ਰਿਹਾ ਆਪਣੇ ਹਿੰਦੁਸਤਾਨ 'ਚ ਵੀ ਟਾਟਾ ਨਮਕ ਹੋਰ ਜਿਹਨਾਂ ਨੂੰ ਪ੍ਰਕਾਸ਼ ਜੀ ਕੋ ਸੋ ਕਹਿੰਦੇ ਨੇ ਵੀ ਉਹ ਨਮਕ ਸਹੀ ਨਹੀਂ ਤੇ ਉਹ ਜਾਣ ਕੇ ਉਹ ਢੰਗ ਦੇ ਨਾਲ ਬਣਾ ਰਹੇ ਨੇ ਲੇਕਿਨ ਸਿੱਧੇ ਤੌਰ ਤੇ ਅੱਜ ਵੀ ਮਤਲਬ ਨਮਕ ਦੀ ਇੰਨੀ ਮਹੱਤਤਾ ਇੱਥੇ ਆਮ ਬੰਦੇ ਲਈ ਵੀ ਉਹਦਾ ਰੇਟ ਵਧਾਉਣਾ ਬੜਾ ਔਖਾ ਅਸਾਈ ਧਰਮ ਵਿੱਚ ਪ੍ਰਸ਼ਾਦ ਦੇ ਤੌਰ ਤੇ ਰੋਟੀ ਦੇਣ ਦੀ ਪ੍ਰਥਾ ਸਾਡੇ ਵੀ ਮਤਲਬ ਬਹੁਤ ਸਾਰੇ ਧਰਮਾਂ 'ਚ ਰੋਟੀ ਜਿਹੜਾ ਰੋਟ ਵੰਡਿਆ ਜਾਂਦਾ ਤੇ ਆਮ ਤੌਰ ਤੇ ਭਾਵੇਂ ਧਰਮ ਕਿਸੇ ਦਾ ਕੋਈ ਧਰਮ ਵਾਲੇ ਭਾਵੇਂ ਉਹ ਮੀਟ ਖਾਣ ਵਾਲੇ ਨੇ दारू ਪੀਣ ਵਾਲੇ ਉਹਨਾਂ ਦੇ ਧਰਮ 'ਚ ਚੱਲਦਾ ਹੈ ਲੇਕਿਨ ਪ੍ਰਸਾਦ ਦੇ ਤੌਰ ਤੇ ਆਨ ਨਹੀਂ ਦਿੱਤਾ ਜਾਂਦਾ ਜਿਵੇਂ ਆਪਣੇ ਕੜਾ ਪ੍ਰਸਾਦ ਕਿਸੇ ਦੇ ਕੋਈ ਕਹਿੰਦੇ ਦੇ ਕਹਿੰਦੇ ਸਾਰਾ ਇਸ ਤਰ੍ਹਾਂ ਤੇ ਸਦਾ ਹੀ ਦੇਵੀ ਅੰਗ ਹੋਣ ਕਰਕੇ ਪ੍ਰਸ਼ਾਦ ਦੁਨੀਆ ਦੀਆਂ ਸਾਰੀਆਂ ਜਾਤੀਆਂ ਵਿੱਚ ਅੰਨ ਦਾ ਹੀ ਦਿੱਤਾ ਜਾਂਦਾ ਕਿ ਇਹ ਅਲੱਗ-ਅਲੱਗ ਹੋ ਸਕਦਾ ਕਿਤੇ ਵੀ ਜਿਵੇਂ ਹੁਣ ਹਿੰਦੂ ਨੇ ਖਾਟੂ ਸ਼ਾਮ ਮੰਦਰਾਂ ਦੇ ਵਿੱਚ ਹੁਣ ਉਹਨਾਂ ਨੇ ਬਾਜਰੇ ਦੀ ਖਿਚੜੀ ਵਰਤਾਉਂਦੇ ਨੇ ਕੋਈ ਕਿਤੇ ਚੌਲਾਂ ਦਾ ਲੱਗਦਾ ਪ੍ਰਸ਼ਾਦ ਕਿਤੇ ਕਿਸੇ ਚੀਜ਼ ਦਾ ਕਿਤੇ ਕੜਾਹ ਦਾ ਵਰਤਾਇਆ ਜਾਂਦਾ ਲੇਕਿਨ ਇਹਦੇ ਵਿੱਚ ਮੁੱਖ ਤੌਰ ਤੇ ਆਪਾਂ ਨੂੰ ਕਿਤੇ ਇਸ ਤਰ੍ਹਾਂ ਦਾ ਨਹੀਂ ਮਿਲਦਾ ਕਿ ਕਿਤੇ ਪ੍ਰਸ਼ਾਦ ਜਿੱਥੇ ਕਿਤੇ ਜਾਂ ਮਾਸ ਦਾ ਦਿੱਤਾ ਜਾਂਦਾ ਹੋਵੇ ਹੋ ਸਕਦਾ ਕਿਤੇ ਇੱਥੇ ਆ ਤਪਵਾ ਆਪਣੇ ਨਹੀਂ ਇੱਥੇ ਨੇੜੇ ਹੈ ਲੇਕਿਨ ਮੁੱਖ ਤੌਰ ਤੇ ਇਹ ਹੈ ਰੋਟੀ ਦਾ ਅਦਬ ਵੀ ਸਾਰੀਆਂ ਕੌਮਾਂ 'ਚ ਜਿਹੜਾ ਰੋਟੀ ਦਾ ਅਦਬ ਹੈ ਸਾਰੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਆਪਣੇ ਵੀ ਜਦੋਂ ਰੋਟੀ ਆਉਂਦੀ ਆ ਜਾਂ ਪ੍ਰਸ਼ਾਦ ਆਉਂਦਾ ਲੋਕ ਉੱਠ ਕੇ ਖੜੇ ਹੋ ਜਾਂਦੇ ਨੇ ਉਹਦਾ ਆਦਰ ਕਰਦੇ ਨੇ ਸਤਿਕਾਰ ਕਰਦੇ ਨੇ ਨਹੀਂ ਰੋਟੀ ਜਿੱਥੋਂ ਤੱਕ ਕਿ ਮਤਲਬ ਅੰਨ ਦਾ ਭੋਰਾ ਜਿਹੜਾ ਉਹ ਕੋਈ ਬਚੇ ਨਾ ਉਹਨੂੰ ਧੋ ਕੇ ਥਾਲੀ ਤੱਕ ਪੀਣ ਦਾ ਵੀ ਇਸ ਤਰ੍ਹਾਂ ਦਾ ਹੈ ਤੇ ਰੂਸੀਆਂ ਦੇ ਵਿੱਚ ਇੱਕ ਪੁਰਾਣੀ ਪਰੰਪਰਾ ਕਿ ਰੋਟੀ ਦਾ ਟੁਕੜਾ ਜੇ ਜ਼ਮੀਨ ਤੇ ਜਾਂ ਫਰਸ਼ ਤੇ ਡਿੱਗ ਜਾਏ ਉਹਨੂੰ ਚੱਕ ਕੇ ਝਾੜਦੇ ਨੇ ਚੁੰਮਦੇ ਨੇ ਉਹ ਤੋਂ ਮਾਫੀ ਮੰਗਦੇ ਆਪਣੇ ਵੀ ਕੱਲ ਤੱਕ ਲੂਣ ਬਾਰੇ ਇਸੇ ਤਰ੍ਹਾਂ ਸੀ ਲੂਣ ਭੋਰਾ ਵੀ ਡਿੱਗਣ ਨਹੀਂ ਦਿੰਦੇ ਔਰਤਾਂ ਬੱਚਿਆਂ ਨੂੰ ਡਰਾਉਂਦੀਆਂ ਸਨ ਵੀ ਇਹ ਤੈਨੂੰ ਫਿਰ ਅਗਲੇ ਜਨਮ ਵਿੱਚ ਤੈਨੂੰ ਅੱਖ ਦੇ ਝਮਣਾ ਨਾ ਚੁਗਣਾ ਪਏਗਾ ਮਤਲਬ ਇਹ ਮਤ ਸਹੀ ਹੈ ਨਾ ਜੇ ਇਸ ਤਰ੍ਹਾਂ ਕਰਿਆ ਜਾਂਦਾ ਤੇ ਆਪਾਂ ਵੇਖਦੇ ਹਾਂ ਵੀ ਉਹ ਕਈ ਵਾਰੇ ਇੱਕ ਗੱਲ ਆਉਂਦੀ ਹੈ ਵੀ ਉਹਾਂ ਦੇ ਵੀ ਜੀ ਅਗੇ ਕਿਉਂ ਉੱਠਿਆ ਜਾਂਦਾ ਉਹ ਆਂਦਾ ਵੀ ਇਹ ਤਾਂ ਸਾਦੀ ਜੀ ਗੱਲ ਹੈ ਪਸ਼ੂ ਵੀ ਉੱਠਦੇ ਨੇ ਖਾਣੇ ਪਰ ਇੱਕ ਇਹਦੇ ਵਿੱਚ ਬਹੁਤ ਅਦਬ ਦੀ ਗੱਲ ਹੈ ਵੀ ਆਪਣੇ ਬਹੁਤ ਸਾਰੇ ਰੋਟੀ ਖਾਂਦੇ ਨੇ ਜਿਵੇਂ ਜੁੱਤੀ ਲਾ ਦਿੰਦੇ ਨੇ ਸਿਰ ਢੱਕ ਕੇ ਖਾਂਦੇ ਨੇ ਇੱਕ ਸਾਰੀਆਂ ਆਦਬ ਵਿੱਚ ਚੀਜ਼ਾਂ ਆਉਂਦੀਆਂ ਨੇ ਭੋਜਨ ਦਾ ਲੋਕਾਂ ਦੇ ਸਰੀਰਕ ਵਿਕਾਸ ਉੱਤੇ ਬਹੁਤ ਹੀ ਗਹਿਰਾ ਪ੍ਰਭਾਵ ਪੈਂਦਾ ਇਸ ਦੇ ਨੇਕਾਂ ਹੀ ਵਿਸ਼ਵਾਸਯੋਗ ਉਦਾਹਰਣ ਸੋਵੀਅਤ ਵਿਗਿਆਨ ਵਿਗਿਆਨੀ ਵਾਇਪੈ ਅਲੈਕਸੇਵ ਨੇ ਆਪਣੀ ਪੁਸਤਕ ਮਨੁੱਖੀ ਨਸਲਾਂ ਦਾ ਭੂਗੋਲ ਵਿੱਚ ਲਿਖਦੇ ਹਨ ਇਹ ਮੰਨਿਆ ਜਾ ਸਕਦਾ ਹੈ ਕਿ ਨਸਲਾਂ ਦੇ ਬਣਨ ਵਿੱਚ ਸਦੀਆਂ ਤੱਕ ਇੱਕ ਨਿਸ਼ਚਿਤ ਤਰ੍ਹਾਂ ਦੇ ਆਹਾਰ ਦੀ ਵੀ ਭੂਮਿਕਾ ਘੱਟ ਨਹੀਂ ਭੋਜਨ ਦੀ ਵੀ ਭੂਮਿਕਾ ਉਹਦੇ ਘੱਟ ਨਹੀਂ ਇਸ ਵਿੱਚ ਜਨਸੰਖਿਆ ਵਰਗਾਂ ਦੇ ਵਿੱਚ ਸਰੀਰ ਦੇ ਆਕਾਰਾਂ ਵਿੱਚ ਅਤੇ ਮੋਟੇ ਹੋਣ ਵਿੱਚ ਹੀ ਨਹੀਂ ਜਿਨ੍ਹਾਂ ਤੇ ਭੋਜਨ ਦੀ ਕਮੀ ਜਾਂ ਬਹੁਲਤਾ ਦਾ ਸਿੱਧਾ ਅਸਰ ਪੈਂਦਾ ਹੈ ਬਲਕਿ ਦੂਸਰੇ ਕੁਝ ਲੱਛਣਾਂ ਵਿੱਚ ਵੀ ਫਰਕ ਪੈਦਾ ਹੋਏ ਹਨ ਉੱਤਰਦੀਆਂ ਜਾਂਦੀਆਂ ਐ ਸਕੀਮੋਵਾਦ ਮੁੱਖ ਰੂਪ ਵਿੱਚ ਸੈਂਕੜੇ ਪੀੜ੍ਹੀਆਂ ਤੋਂ ਮਾਸਤੇ ਨਿਰਭਰ ਹਨ ਉਧਰ ਭਾਰਤ ਵਿੱਚ ਅਨੇਕ ਜਨਗਣ ਹਜ਼ਾਰਾਂ ਸਾਲਾਂ ਤੋਂ ਸਾਕਾਹਾਰੀ ਹਨ ਇਸ ਨਾਲ ਭਾਰਤੀਆਂ ਤੇ ਉੱਤਰੀ ਜਾਤੀਆਂ ਦੇ ਸਰੀਰ ਰਚਨਾ ਦੇ ਵਿੱਚ ਕੋਈ ਨਾ ਕੋਈ ਅੰਤਰ ਤਾਂ ਹੋਣਾ ਹੀ ਚਾਹੀਦਾ ਇਹਨਾਂ ਅੰਤਰਾਂ ਦਾ ਪ੍ਰਮਾਣ ਘੱਟ ਨਹੀਂ ਭਾਰਤੀਆਂ ਦੀ ਆਮ ਦੀ ਲਵਾਈ ਐਸਕੀਮੋਆਂ ਨਾਲੋਂ ਜ਼ਿਆਦਾ ਹੁੰਦੀ ਹੈ ਇਹ ਵੀ ਜਾਣ ਲਿਆ ਗਿਆ ਹੈ ਕਿ ਜੁਰੇਸ਼ੀਆ ਮਹਾਦੀਪ ਤੇ ਆਂਤ ਦਾ ਆਕਾਰ ਪੂਰਬ ਤੋਂ ਪੱਛਮ ਵੱਲ ਔਸਤਨ ਘਟਦਾ ਜਾਂਦਾ ਹੈ ਇੱਕ ਚੀਨੀ ਦੀ ਆਂਤ ਦਾ ਦੀ ਔਸਤਨ ਲੰਬਾਈ ਮੱਧ ਏਸ਼ੀਆ ਦੇ ਨਿਵਾਸੀ ਦੀ ਆਂਤ ਤੋਂ ਦੀ ਲੰਬਾਈ ਤੋਂ ਜ਼ਿਆਦਾ ਹੁੰਦੀ ਹੈ ਇਰਾਨੀ ਦੀ ਆਂਤ ਤੁਰਕ ਦੀ ਆਂਤ ਤੋਂ ਤੁਰਕ ਦੀ ਆਂਤ ਫਰਾਸੀਸੀ ਦੀ ਆਂਤ ਤੋਂ ਅਧਿਕ ਲੰਬੀ ਹੁੰਦੀ ਜਿਵੇਂ ਜਿਵੇਂ ਜਿੱਧਰ ਅੰਨ ਖਾਦਾ ਜਾਂਦਾ ਤੇ ਜਿੱਧਰ ਮਤਲਬ ਮੀਟ ਦੀ ਜ਼ਿਆਦਾ ਮਾਤਰਾ ਖਾਧੀ ਜਾਂਦੀ ਹੈ ਨਾ ਉਹ ਆਂਤ ਦੀ ਲਵਾਈ ਦੀ ਵਾਤੀ ਰਹਿੰਦੀ ਆ ਮਤਲਬ ਇਹ ਇਹ ਕਹਿਣ ਤੋਂ ਨਿਰਾਪਾ ਚੱਕ ਅਚਰਜ ਕਰਨ ਦੀਆਂ ਗੱਲਾਂ ਨਹੀਂ ਕਿ ਵਿਗਿਆਨ ਦੀਆਂ ਗੱਲਾਂ ਨੇ ਵੀ ਮਤਲਬ ਕਿਵੇਂ ਮਨੁੱਖ ਨੂੰ ਖਾਣੇ ਨੇ ਬਣਾਇਆ ਸਭਿਆਚਾਰ ਕਿਵੇਂ ਬਣਾਉਂਦਾ ਵੀ ਇਹਦੇ ਵਿੱਚ ਕਿਸੇ ਕਰਤਾ ਪੁਰਖ ਜਾਂ ਦੇਵੀ ਸ਼ਕਤੀਆਂ ਜਾਂ ਭੌਤਿਕ ਜਾਂ ਅਧਿਆਤਮਵਾਦੀਆਂ ਦਾ ਕੋਈ ਰੋਲ ਨਹੀਂ ਇਹਦੇ ਵਿੱਚ ਮਤਲਬ ਆਪਾਂ ਇਹ ਚੀਜ਼ ਜਿਹੜੀਆਂ ਨੇ ਇਹਨਾਂ ਦਾ ਨਿਰਮਾਣ ਕਰਨ ਜਾ ਰਹੇ ਹਾਂ ਹੋਰ ਗੱਲਾਂ ਤੋਂ ਇਲਾਵਾ ਭੋਜਨ ਦੇ ਸੰਬੰਧਿਤ ਫਰਕ ਆਮ ਤੌਰ ਤੇ ਗਵਾਂਢੀ ਕੌਮ ਵਿੱਚ ਵੀ ਲੱਭੇ ਜਾਂਦੇ ਨੇ ਕੀਨੀਆਂ ਵਿੱਚ ਨੇੜੇ ਨੇੜੇ ਰਹਿੰਦੇ ਨੇ ਦੋਨੇ ਦੋ ਜਾਤੀਆਂ ਰਹਿਣ ਵਾਲੇ ਮਸਾਈ ਜਾਤੀ ਦੇ ਪਸ਼ੂ ਪਾਲਕ ਅਤੇ ਕਿੱਕੂ ਜਾਤੀ ਦੇ ਕਿਸਾਨਾਂ ਨੂੰ ਲਵੋ ਮਸਾਈ ਲੋਕਾਂ ਦਾ ਔਸਤ ਭਾਰ ਕਿੱਕੂ ਲੋਕਾਂ ਤੋਂ 10-11 ਕਿਲੋ ਜ਼ਿਆਦਾ ਹੁੰਦਾ ਕੱਦ ਵਿੱਚ ਮਸਾਈ ਲੋਕ ਗਵਾਂਢੀਆਂ ਕਿੱਕੂਆਂ ਨਾਲੋਂ 7-8 ਸੈਂਟੀਮੀਟਰ ਉੱਚੇ ਹੁੰਦੇ ਆ ਅਸਚਰਜਨ ਇਹ ਹੈ ਕਿ ਅੰਤਰ ਦੋਨੋਂ ਜਾਤੀਆਂ ਦਾ ਰਹਿਣ ਦਾ ਖੇਤਰ ਵੀ ਇੱਕੋ ਜਿਹਾ ਜਲਵਾਜੀ ਵੀ ਇੱਕੋ ਜਿਹਾ ਲੇਕਿਨ ਉਹਨਾਂ ਦਾ ਖਾਣਾ ਦਾਣਾ ਅਲੱਗ ਤੋਂ ਜਿਹੜੇ ਪਸ਼ੂ ਪਾਲਕ ਨੇ ਉਹ ਜ਼ਿਆਦਾ ਦੁੱਧ ਪੀਂਦੇ ਨੇ ਜ਼ਿਆਦਾ ਮਤਲਬ ਪਸ਼ੂਆਂ ਦਾ ਮਾਸ ਖਾਂਦੇ ਨੇ ਦੂਸਰੇ ਸਿਰਫ ਅਨਾਜ ਕਿੱਕੂ ਜਾਤੀ ਵਾਲੇ ਉਹ ਖਾਂਦੇ ਨੇ ਤੇ ਚਾਵਲ ਖਾਣ ਵਾਲੇ ਆਮ ਤੌਰ ਤੇ ਮੰਨਿਆ ਗਿਆ ਵੀ ਜਿੱਥੇ ਜਿੱਥੇ ਜ਼ਿਆਦਾ ਚਾਵਲ ਖਾਦਾ ਜਾਂਦਾ ਉਹ ਲੋਕਾਂ ਦੇ ਖਾਦੇ ਛੋਟੇ ਰਹਿ ਜਾਂਦੇ ਨਿਰਸੰਦੇਹ ਮਨੁੱਖ ਦਾ ਭੋਜਨ ਜੋ ਸਮਾਜਿਕ ਪ੍ਰਸਥਿਤੀਆਂ ਨਾਲ ਜੁੜਿਆ ਹੁੰਦਾ ਹੈ ਉਸ ਦੇ ਸਰੀਰਕ ਵਿਕਾਸ ਦੇ ਲਈ ਬਹੁਤ ਮਹੱਤਵ ਰੱਖਦਾ ਹੈ ਇੱਕ ਹੀ ਕਬੀਲੇ ਜਾਂ ਜਾਤੀ ਦੇ ਭਿੰਨ ਭਿੰਨ ਆਹਾਰ ਖਾਣ ਵਾਲੇ ਲੋਕਾਂ ਦੇ ਮਾਮਲੇ ਵਿੱਚ ਇਹ ਗੱਲ ਵਿਸ਼ੇਸ਼ ਕਰਕੇ ਸਪਸ਼ਟ ਰੂਪ ਵਿੱਚ ਵੇਖੀ ਜਾ ਸਕਦੀ ਹੈ ਉਦਾਹਰਨ ਲਈ ਲੰਕਾ ਵਿੱਚ ਇਹ ਹੈ ਕਿ ਆਦਮੀ ਦਾ ਕੱਦ ਤੇ ਭਾਰ ਉਸ ਦੀ ਜਾਤੀ ਤੇ ਨਹੀਂ ਬਲਕਿ ਉਹਦੀ ਸਮਾਜਿਕ ਸਥਿਤੀ ਤੇ ਨਿਰਭਰ ਹੈ ਅਮੀਰ ਗਰੀਬ ਤੇ ਇੱਕ ਸੰਪੰਨ ਪਰਿਵਾਰ ਦਾ 15 ਸਾਲਾਂ ਦਾ ਬਾਲਕ ਜਿਹੜਾ ਆਪਣੇ ਇੱਥੋਂ ਦਾ ਲੰਕਾ ਦਾ ਆਪਣੇ ਹਮ ਉਮਰ ਗਰੀਬ ਨਾਲੋਂ ਔਸਤਨ 12-13 ਸੈਂਟੀਮੀਟਰ ਉੱਚਾ ਹੁੰਦਾ ਅਤੇ ਉਸ ਦਾ ਵਜ਼ਨ ਵੀ ਔਸਤਨ 8 ਕਿਲੋਗ੍ਰਾਮ ਦੇ ਦਾ ਹੁੰਦਾ ਹੈ ਨਾ ਜਿਵੇਂ ਆਪਣੇ ਆਲੇ ਦੁਆਲੇ ਵੇਖ ਲਓ ਤੁਸੀਂ ਕਿਤੇ ਹੈ ਨਾਲੀ ਦਾ ਜਿਹੜਾ ਨਾਲੀ ਦਾ ਬਲਦ ਵੀ ਪਸ਼ੂ ਵੀ ਮੋਟਾ ਹੁੰਦਾ ਇੱਥੇ ਆਮ ਤੌਰ ਤੇ 14 ਸਾਲ ਦੇ ਢਿੱਡ ਨਿਕਲਣੀ ਸ਼ੁਰੂ ਹੋ ਜਾਂਦੇ ਮਤਲਬ ਕਿਉਂਕਿ ਇੱਥੇ ਖਰਾਕ ਦੀ ਆਮ ਬਹੁਲਤਾ ਜ਼ਿਆਦਾ ਹੈ ਤੁਸੀਂ ਜੇ ਇਹ ਚੀਜ਼ ਆਪਣੇ ਤੋਂ 10 ਕਿਲੋਮੀਟਰ ਉਤਲੇ ਪਾਸੇ ਦੇਖ ਲਓ ਇਧਰ ਸਾਰਾ ਮੁਕਸਰ ਏਰੀਆ ਵਗੈਰਾ ਦੇਖ ਲਓ ਪੰਜਾਬ ਦਾ ਤੇ ਰਾਜਸਥਾਨ ਦਾ ਸਾਰਾ ਵੇਖ ਲਓ ਉਹ ਉਹਨਾਂ ਦਾ ਆਪਣੇ ਨਾਲ ਬਹੁਤ ਵੱਡਾ ਫਰਕ ਹੈ ਜਿਹੜਾ ਲੱਗੇਗਾ ਤੁਹਾਨੂੰ ਬ੍ਰਾਜ਼ੀਲ ਦੇ ਪ੍ਰਸਿੱਧ ਵਿਗਿਆਨਕ ਸਮਾਜਿਕ ਕਾਰਜਕਰਤਾ ਅਤੇ ਸ਼ਾਂਤੀ ਸਲਾਨੀ ਹੈ ਦੇ ਕਾਸਟਰੋ ਨੇ ਬ੍ਰਾਜ਼ੀਲ ਦੇ ਉੱਤਰ ਪੂਰਬੀ ਪ੍ਰਾਂਤਾਂ ਵਿੱਚ ਜੀਵਨ ਨਿਰਵਾਹ ਪੱਧਤੀ ਅਤੇ ਲੋਕਾਂ ਦੇ ਕੱਦ ਦੀ ਨਿਰਭਰਤਾ ਬਾਰੇ ਦੱਸਦੇ ਹਨ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਸਾਗਰ ਤਟਵਰਤੀ ਭਾਗਾਂ ਵਿੱਚ ਜਿੱਥੇ ਲੋਕ ਭੋਜਨ 'ਚ ਮੱਛੀ ਜਿੱਥੇ ਲੋਕਾਂ ਦੀ ਭੋਜਨ ਵਿੱਚ ਮੱਛੀ ਦਾ ਸਥਾਨ ਮਹੱਤਵਪੂਰਨ ਹੈ ਲੋਕ ਆਮ ਤੌਰ ਤੇ ਦੂਜਿਆਂ ਨਾਲੋਂ ਜ਼ਿਆਦਾ ਉੱਚੇ ਕੱਦ ਹਨ ਸਾਗਰ ਤੱਟ ਤੋਂ ਦੂਰ ਖੁਸ਼ਕ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ ਜਿਨ੍ਹਾਂ ਦਾ ਧੰਦਾ ਪਸ਼ੂ ਪਾਲਣ ਹੈ ਮਛੇਰਿਆਂ ਦੇ ਕੱਦ ਤੋਂ ਛੋਟੇ ਨਹੀਂ ਪਰੰਤੂ ਆਰਦਰ ਉਸ਼ਣ ਕਟੀਬੰਦ ਦੇ ਲੋਕ ਉਹਨਾਂ ਦੀ ਤੁਲਨਾ ਵਿੱਚ ਗਿੱਠਨੇ ਹਨ ਜਿੱਥੇ ਸਿਰਫ ਜਿੱਥੇ ਜੰਗਲ ਸਾਫ਼ ਕਰਕੇ ਖੇਤ ਬਣਾਏ ਗਏ ਹਨ ਜਿੱਥੇ ਗੰਨੇ ਦੀ ਖੇਤੀ ਹੁੰਦੀ ਹੈ ਤੇ ਪ੍ਰਮੁੱਖ ਖਾਦਯ ਪਦਾਰਥ ਟੈਪੀਓਕਾ ਦਾ ਆਟਾ ਹੈ ਸਿਰਫ ਟੈਪੀਓਕਾ ਦਾ ਆਟਾ ਹੀ ਖਾਂਦੇ ਨੇ ਉਹਨਾਂ ਦੇ ਕੱਦ ਇਹਨਾਂ ਦੋਨਾਂ ਨੂੰ ਪਸ਼ੂ ਪਾਲਕਾਂ ਨਾਲੋਂ ਵੀ ਤੇ ਮਛਲੀ ਖਾਣ ਵਾਲਿਆਂ ਨੂੰ ਸਾਗਰ ਕੰਢਿਆਂ ਦੇ ਵਾਲਿਆਂ ਨੂੰ ਛੋਟੇ ਭੋਜਨ ਤੇ ਨਿਰਭਰਤਾ ਕਦੇ ਕਦੇ ਤਰਾਸ ਦੀ ਪੂਰਨ ਹੁੰਦੀ ਹੈ ਪ੍ਰithvi ਵਾਸੀਆਂ ਨੇ ਬਹੁਤ ਵਾਰੀ ਭੁੱਖ ਦਾ ਮੂੰਹ ਵੇਖਣਾ ਪਿਆ ਸਾਡੇ ਖਾਸ ਕਰਕੇ ਸਾਮਰਾਜੀ ਦੌਰ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਆਮ ਤੌਰ ਤੇ ਭੁੱਖ ਮਰੀਆਂ ਜਿਹੜੀਆਂ ਫੈਲੀਆਂ ਨੇ ਕਈ ਸ਼ਤਾਬਦੀਆਂ ਤੱਕ ਸਾਡੇ ਪੂਰਵਜ ਭੁੱਖਮਰੀ ਦੀ ਤਲਵਾਰ ਜਿਹੜੀ ਸਾਡੇ ਪੂਰਵਜਾਂ ਦੇ ਸਿਰਾਂ ਤੇ ਲਟਕਦੀ ਰਹਿੰਦੀ ਸੀ ਕਈ ਜਾਤੀਆਂ ਦੇ ਤੇ ਰੂਪ ਜਿਹੜੇ ਨੇ ਤੇ ਭੁੱਖਮਰੀ ਦੀ ਛਾਪ ਅਜੇ ਤੱਕ ਸਪਸ਼ਟ ਹੈ ਜਿਹੜੀ ਹਜ਼ਾਰਾਂ ਸਾਲਾਂ ਤੱਕ ਉਹਨਾਂ ਦਾ ਪਿੱਛਾ ਕਰਦੀ ਹੈ ਨਰਜਾਤੀ ਵਿਗਿਆਨੀਆਂ ਨੇ ਦੇ ਮਤ ਵਿੱਚ ਭੁੱਖ ਸਹਿ ਸਕਣ ਦੀ ਸ਼ਮਤਾ ਦੇ ਅਨੁਸਾਰ ਕੁਦਰਤੀ ਵਰਣ ਵੀ ਇਸ ਗੱਲ ਦਾ ਇੱਕ ਪ੍ਰਮੁੱਖ ਕਾਰਨ ਹੈ ਅਫਰੀਕਾ ਦੱਖਣੀ ਅਮਰੀਕਾ ਤੇ ਨਿਊ ਗਿਨੀ ਵਿੱਚ ਅਤੇ ਪ੍ਰਸ਼ਾਂਤ ਅਤੇ ਹਿੰਦ ਮਹਾਸਾਗਰ ਦੇ ਕੁਝ ਦੀਪਾਂ ਤੇ ਵਿਸ਼ੇਸ਼ ਤੌਰ ਤੇ ਠਿਗਨੇ ਜਿਹੜੇ ਜਿਹੜੇ ਮਦਰੇ ਲੋਕਾਂ ਦੀਆਂ ਜਨਜਾਤੀਆਂ ਬਣੀਆਂ ਲਗਾਤਾਰ ਜਿਨ੍ਹਾਂ ਨੂੰ ਭੁੱਖ ਸਣੀ ਪਈ ਉਹਨਾਂ ਦੀਆਂ ਜਾਤੀਆਂ ਹੀ ਉਸ ਤਰੀਕੇ ਦੀਆਂ ਬਣੀਆਂ ਅਜੇ ਤੱਕ ਅਸੀਂ ਨਿਰਪੇਖ ਭੁੱਖਮਰੀ ਦੀ ਅਰਥਾਤ ਪੇਟ ਭਰ ਭੋਜਨ ਨਾ ਹੋਣ ਦੀ ਚਰਚਾ ਕੀਤੀ ਹੈ ਮਨੁੱਖ ਜਾਤੀ ਨੂੰ ਆਪਣੇ ਇਤਿਹਾਸ ਵਿੱਚ ਇਸ ਤੋਂ ਵੀ ਕਿਤੇ ਦੇਖ ਹੱਦ ਤੱਕ ਸਪੇਖ ਭੁੱਖਮਰੀ ਦਾ ਅਰਥਾਤ ਭੋਜਨ ਵਿੱਚ ਇਸ ਜਾਂ ਉਸ ਪਦਾਰਥ ਦੀ ਕਮੀ ਦਾ ਸਾਹਮਣਾ ਕਰਨਾ ਪੈਂਦਾ ਜਿਸ ਦਾ ਕੀ ਪ੍ਰਭਾਵ ਪੈਂਦਾ ਇਸ ਲਈ ਇੱਕ ਉਦਾਹਰਣ ਵੇਖੋ ਇੰਗਲੈਂਡ ਵਿੱਚ ਬੱਚਿਆਂ ਦੇ ਇੱਕ ਦਲ ਨੂੰ ਪ੍ਰਤੀ ਦਿਨ ਕੁਝ ਵਾਧੂ ਦੁੱਧ ਦਿੱਤਾ ਜਾਣ ਲੱਗਿਆ ਇਹ سلسلہ 3 ਸਾਲ ਤੱਕ ਰਿਹਾ ਜ਼ਿਆਦਾ ਦੁੱਧ ਪੀਣ ਵਾਲੇ ਬੱਚਿਆਂ ਦਾ ਵਜਨ ਸਾਲ ਵਿੱਚ 3 ਕਿਲੋਗ੍ਰਾਮ ਵਧਿਆ ਬਾਕੀ ਦਾ 1 ਕਿਲੋ ਤੋਂ ਥੋੜਾ ਹੀ ਦੁੱਧ ਪੀਣ ਵਾਲੇ ਬੱਚਿਆਂ ਵਿੱਚ ਜੋ ਪਹਿਲਾਂ ਬਿਲਕੁਲ ਮਦਰੇ ਕਰਦੇ ਦੇ ਸਨ ਉਹ ਵੀ ਅੰਤ ਵਿੱਚ ਦੁੱਧ ਨਾ ਪੀਣ ਵਾਲਿਆਂ ਤੋਂ ਲੰਬੂ ਹੋ ਗਏ ਉਸ ਨਾਲ ਉੱਚੇ ਅੱਜ ਵੀ ਇਹੀ ਵੇਖਦੇ ਆਂ ਵੀ ਮਤਲਬ ਸਾਡੇ ਗੱਲ ਕਰੀ ਜਾਣ ਵੀ ਇਹ ਕੁੜੀ ਛੋਟੀ ਰਹਿ ਚੱਲੀ ਆ ਸਾਡੀ ਉਹ ਜਿੰਦਲ ਦੇ ਪੜਦੀ ਹੈ ਸਾਲ ਦੀ ਸਾਲ ਚ ਉਹਦਾ ਕੋਈ ਕਦ ਨਹੀਂ ਵਧਿਆ ਮਤਲਬ ਉੱਥੇ ਮੈਂ ਫਿਰ ਉਹਨਾਂ ਨੂੰ ਮੈਂ ਹਿਸਾਬ ਲਾਇਆ ਵੀ ਇਹਨੂੰ ਦੁੱਧ ਮਿਲਿਆ ਹੀ ਨਹੀਂ ਮੈਨੂੰ ਲੱਗਦਾ ਉੱਥੇ ਹੋਸਟਲ ਦੇ ਵਿੱਚ ਇਹਨੂੰ ਤੇ ਨਹੀਂ ਦੁੱਧ ਉਹਨਾਂ ਨੇ ਦਿੱਤਾ ਹੀ ਨਹੀਂ ਹੋਏਗਾ ਜੇ ਹੋਏਗਾ ਵੀ ਉਹ ਇੰਨਾ ਪਤਲਾ ਹੋਏਗਾ ਜਾਂ ਇੰਨਾ ਦੂਜੇ ਪਦਾਰਥਾਂ ਦਾ ਹੋਏਗਾ ਵੀ ਇਹਦਾ ਕੱਦ ਦਾ ਲੰਮਾ ਹੋਣਾ ਕੀ ਹੋ ਸਕਣਾ 9ਵੀਂ ਤੇ 10ਵੀਂ ਸਦੀ ਈਸਵੀ ਵਿੱਚ ਨਾਰਵੇ ਦੇ ਉਸ ਜ਼ਮਾਨੇ ਦੇ ਹਿਸਾਬ ਤੋਂ ਕੱਦਾਵਰ ਲੋਕ ਆ ਇਸਲੈਂਡ ਜਾ ਵਸੇ ਜਿਹੜੇ ਬਹੁਤ ਕੱਦਾਵਰ ਲੋਕ ਸੀ ਨਾ ਉਸ ਇਲਾਕੇ ਦੇ ਉਹ ਨਾਰਵੇ ਤੋਂ ਜਾ ਕੇ ਵਸ ਗਏ ਆਈਸਲੈਂਡ ਇਸ ਦੇ ਬਾਅਦ ਤਿੰਨ ਸਦੀਆਂ ਤੱਕ ਉੱਥੋਂ ਦੇ ਘੱਟ ਗਿਣਤੀ ਸਮੁਦਾਇ ਦਾ ਜੀਵਨ ਚੰਗਾ ਰਿਹਾ ਪਰ ਫਿਰ ਜਲਵਾਯੂ ਬਦਲ ਗਈ ਇਹ ਦੀਪ ਡੈਨਮਾਰਕ ਦਾ ਉਪਨਿਵੇਸ਼ ਬਣ ਗਿਆ ਮਤਲਬ ਡੈਨਮਾਰਕ ਦੇ ਕਬਜ਼ੇ ਥਲੇ ਆ ਗਿਆ ਵਸਤੀ ਬਣ ਗਿਆ ਪੰਜ ਸ਼ਤਾਬਦੀਆਂ ਤੱਕ ਆਇਸਲੈਂਡ ਦੇ ਨਿਵਾਸੀ ਭਰਪੇਟ ਭੋਜਨ ਤੋਂ ਵਾਂਝੇ ਰਹੇ ਉਹੀ ਜਿਹੜੇ ਬਹੁਤ ਵੱਡੇ ਉੱਚੇ ਕੱਦਾਂ ਦੇ ਲੋਕ ਉੱਥੇ ਗਏ ਸਨ ਆਇਸਲੈਂਡ ਦੇ ਮੰਨੇ ਪਰਮੰਨੇ ਸਹਿਤਕਾਰ ਨੇ ਜਿਹੜਾ ਉਹ ਇਹਦੇ ਪ੍ਰਭਾਵਾਂ ਬਾਰੇ ਕਈ ਨਾਵਲ ਲਿਖੇ ਨੇ ਮਾਤਭੂਮੀ ਦੇ ਇਤਿਹਾਸ ਬਾਰੇ ਕਸ਼ਟਪੂਰਨ ਕਾਲ ਨੂੰ ਉਹਦੇ ਸਮਰਪਿਤ ਹਨ ਇਸ ਦਾ ਪ੍ਰਮਾਣ ਇਹ ਹੋਇਆ ਕਿ ਹੱਟੇ ਸੱਟੇ ਤੇ ਖੱਦਾਵਰ ਲੋਕਾਂ ਦੇ ਉਹਨੇ ਉਹਨਾਂ ਮਹਾਵੀਰਾਂ ਦੇ ਵੰਸ਼ਜ ਜਿਨ੍ਹਾਂ ਦੇ ਬਾਰੇ ਮਾਂ ਵੀ ਲੋਕਾਂ ਨੂੰ ਮੰਤਰ ਮੁਕਤ ਕਰਦੇ ਹਨ ਮਦਰੇ ਹੋ ਗਏ ਪਰੰਤੂ ਸਮਾਂ ਤੇ ਜੀਵਨ ਪ੍ਰਸਥਿਤੀਆਂ ਬਦਲਦੇ ਰਹਿੰਦੇ ਹਨ 19ਵੀਂ ਸਦੀ ਤੋਂ ਆਇਸਲੈਂਡ ਵਾਸੀਆਂ ਦਾ ਜੀਵਨ ਕਾਫੀ ਸੁਧਰ ਗਿਆ ਹੈ ਛੇਤੀ ਉਹਨਾਂ ਦਾ ਕੱਦ ਫੇਰ ਵੱਧ ਗਿਆ ਵਧਣਾ ਸ਼ੁਰੂ ਹੋ ਗਿਆ ਤੇ ਵੱਧ ਗਿਆ ਇਹ ਕੁਝ ਆਪਣੇ ਸੰਤ ਸਿੰਘ ਸੇਖੋਂ ਨੇ ਲਿਖਿਆ ਕਿ 12 ਵਿੱਚ ਜਦੋਂ ਸਾਡੇ ਪਰਖੇ ਗਏ ਤੇ ਉੱਥੇ 12 ਦੀ ਚੰਗੀ ਜ਼ਿੰਦਗੀ ਨੇ ਜਦੋਂ 12 ਵਸੀਆਂ ਜ਼ਮੀਨਾਂ ਖੁੱਲੀਆਂ ਹੋ ਗਈਆਂ ਖਾਣਾ ਦਾਣਾ ਚੰਗਾ ਤੇ ਔਸਤਨ ਸਾਡੇ ਕੱਦ ਸਾਡੇ ਪੂਰਵਜਾਂ ਨਾਲ ਸਾਰਿਆਂ ਨਾਲੋਂ ਵੱਧ ਗਏ ਕਿ ਸੰਖੇਪ ਵਿੱਚ ਇਹ ਹੈ ਕਿ ਭੋਜਨ ਦੀ ਗੱਲ ਗੰਭੀਰ ਹੈ ਅਤੇ ਮਨੁੱਖ ਜਾਤੀ ਨੇ ਅਜੇ ਕੁਝ ਵੀ ਭੁਲਾਇਆ ਨਹੀਂ ਇਹ ਗੱਲ ਭੁਲਾਈ ਵੀ ਨਹੀਂ ਜਾ ਸਕਦੀ ਸੱਭਿਆਚਾਰ ਦੇ ਵਿਕਾਸ ਦੇ ਦੌਰਾਨ ਭੋਜਨ ਵਿੱਚ ਆਈ ਧੰਨਤਾ ਜਿਹੜੀ ਵਿਦਵਤਾ ਤੋਂ ਇਨਕਾਰ ਕਰਨ ਦਾ ਅਰਥ ਹੈ ਅਤੀਤ ਵਿੱਚ ਵਾਪਸ ਜਾਣਾ ਵੀ ਜਿਹੜੀ ਭੋਜਨ 'ਚ ਵਿਦਵਤਾ ਨੇ ਇਹਨੂੰ ਸਾਨੂੰ ਅਸੈਪਟ ਕਰਨਾ ਚਾਹੀਦਾ ਇਹਦੀ ਖਾਤਰ ਸਾਨੂੰ ਇੱਕ ਦੂਜੇ ਦੇ ਗੱਲ ਨਹੀਂ ਪੈਣਾ ਚਾਹੀਦਾ ਵੀ ਇਹ ਇਹ ਜੀ ਮੁਸਲਮਾਨ ਨੇ ਸੂਰ ਕਿਉਂ ਖਾਂਦੇ ਇਹ ਮਤਲਬ ਗਾਂ ਕਿਉਂ ਖਾਂਦੇ ਨੇ ਦੂਜਾ ਸੂਰ ਕਿਉਂ ਖਾਂਦਾ ਫਲਾਣਾ ਕਿਉਂ ਖਾਂਦਾ ਪਿੱਛੇ ਜੇ ਮੈਂ ਇੱਕ ਇਤਿਹਾਸ ਦੀ ਕਿਤਾਬ ਪੜ੍ਹੀ ਆ ਕਿ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਹਿੰਦੁਸਤਾਨ ਤੇ ਖਾਸ ਕਰਕੇ ਮੁਗਲ ਲਾਸਟ ਰਾਜਾਂ ਨੇ ਇਹ ਪੂਰੀ ਪਾਬੰਦੀ ਲਾਈ ਸੀ ਵੀ ਇੱਕ ਵੀ ਗੁੱਚੜ ਖਾਣਾ ਨਹੀਂ ਹੋਣਾ ਚਾਹੀਦਾ ਔਰ ਇਹ ਅੰਗਰੇਜ਼ ਸਨ ਜਿਨ੍ਹਾਂ ਨੇ ਵੇਖਿਆ 1857 ਤੋਂ ਬਾਅਦ ਵੀ ਇਹਨਾਂ ਨੂੰ ਕਿਵੇਂ ਪਾੜਨਾ ਤੇ ਇਕੱਠੇ ਹੋ ਕੇ ਸੰਚਰਦੇ ਕਰਦੇ ਇਹਨਾਂ 'ਚ ਪਾੜੀਏ ਕਿਵੇਂ ਉਹਨਾਂ ਨੇ ਬੁੱਚੜਖਾਨੇ ਖੋਲੇ ਔਰ ਹਰ ਬੁੱਚੜਖਾਨੇ 'ਚ ਉਹਨਾਂ ਨੇ ਗਰੀਬ ਮੁਸਲਮਾਨਾਂ ਨੂੰ ਰੱਖਿਆ 1861 ਤੋਂ ਪਹਿਲਾਂ ਹਿੰਦੁਸਤਾਨ 'ਚ ਇੱਕ ਵੀ ਸ਼ਰਾਬ ਦਾ ਠੇਕਾ ਨਹੀਂ ਇਹ ਵੀ ਅੰਗਰੇਜ਼ਾਂ ਨੇ ਖੋਲੇ 18 ਜਿਉਂ ਹੀ ਉਹਨਾਂ ਨੇ ਛਾਉਣੀਆਂ ਬਣਾਈਆਂ ਜਗ੍ਹਾ ਜਗ੍ਹਾ ਹਰ ਛਾਉਣੀ ਦੇ ਨਾਲ ਰੰਡੀ ਖਾਨਾ ਖੋਲਿਆ ਇਹ ਵੀ ਅੰਗਰੇਜ਼ਾਂ ਨੇ ਕਰਿਆ ਬਹੁਤ ਸਾਰੀਆਂ ਗੱਲਾਂ ਨਾ ਆਪਾਂ ਨੂੰ ਜੇ ਇਤਿਹਾਸ ਨੂੰ ਫਿਰ ਬਰੀਕੀ ਨਾਲ ਪੜ੍ਹੀਏ ਉਹਦੇ ਚ ਪਤਾ ਲੱਗਦਾ ਵੀ ਕਿਸ ਤਰ੍ਹਾਂ ਆਪਾਂ ਨੂੰ ਪਾੜਨ ਦਾ ਔਰ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੇ ਆਪਾਂ ਨੂੰ ਦਿੱਤੀਆਂ ਇਹ ਜਿਹੜੇ ਜਿਹੜੇ ਜਿੰਨੇ ਸਾਰੇ ਅੱਡੇ ਨੇ ਇਸ ਤਰ੍ਹਾਂ ਨਹੀਂ ਸਨ ਇਹ ਨਹੀਂ ਕਿ ਭਾਰਤ ਵੇਸਵਾ ਗਵਣੀ ਨਹੀਂ ਸੀ ਲੇਕਿਨ ਇਦਾਂ ਦੇ ਪੱਕੇ ਬਾਜ਼ਾਰ ਹੋਣ ਕਿ ਜਿੱਥੇ ਜਿੱਥੇ ਉਹਨਾਂ ਦੀ ਛਾਉਣੀ ਹੈ ਉੱਥੇ ਉੱਥੇ ਪੱਕਾ ਬਾਜ਼ਾਰ ਮਿਲੇਗਾ ਜਿੱਥੇ ਨਹੀਂ ਛਾਉਣੀ ਉੱਥੇ ਕੋਈ ਪੱਕਾ ਬਾਜ਼ਾਰ ਔਰ ਉੱਥੇ ਹੀ ਉਹਨਾਂ ਨੇ ਠੇਕਾ ਖੋਲਿਆ ਸ਼ਰਾਬ ਆਬਕਾਰੀ ਨੀਤੀ ਜਿਹੜੀ ਆ ਅੰਗਰੇਜ਼ਾਂ ਤੋਂ ਪਹਿਲਾਂ ਕਿਸੇ ਗ੍ਰੰਥ 'ਚ ਕਿਤੇ ਰਾਜੇ ਦੇ ਸੰਵਿਧਾਨਾਂ 'ਚ ਜਿਹੜੀਆਂ ਪੁਰਾਣੀਆਂ ਪੜੋ ਕਿਤੇ ਆਪਕਾਰੀ ਨੀਤੀ ਨਹੀਂ ਇਹ ਜਿਹੜੀ ਮਿਲਦੀ ਪੁਲਾਂ ਤੇ ਮਸੂਲ ਕਿਤੇ ਨਹੀਂ ਮਿਲਦਾ ਇਹ ਸਾਰੇ ਦਾ ਸਾਰਾ ਜਿਹੜੇ ਸਿਸਟਮ ਹੈ ਨਾ ਅੱਜ ਵੀ ਹਿੰਦੁਸਤਾਨ ਦੇ ਜਿਹੜੇ ਜਿਨ੍ਹਾਂ ਨੂੰ ਆਪਾਂ ਕਾਨੂੰਨ ਕਹਿੰਦੇ ਨਾ ਆ ਜਿਹੜੇ ਸਾਰੇ ਟੈਕਸ ਦੇ ਕਾਨੂੰਨ ਉਹ ਸਾਰੇ ਦੇ ਸਾਰੇ ਉਹੀ ਨਹੀਂ ਜਿਹੜੇ ਉਹਨਾਂ ਨੇ ਆਪਾਂ ਦੇਣ ਦਿੱਤੀ ਨਾ ਆਪਣੇ ਅਤੀਤ ਦਾ ਉਹਨਾਂ ਤੇ ਨਾ ਦੂਸਰਾ ਇਸ ਕਰਕੇ ਇਹਦੇ ਵਿੱਚ ਵੀ ਕਿਹਾ ਕਿ ਜਿਹੜੀ ਮਨੁੱਖ ਨੇ ਆਪਾਂ ਵਾਪਸ ਨਹੀਂ ਜਾ ਸਕਦੇ ਉਹਦੇ ਤੇ ਅਲੱਗ-ਅਲੱਗ ਤਰ੍ਹਾਂ ਦੇ ਖਾਣ ਦੇ ਇਹਨਾਂ ਨੂੰ ਆਪਾਂ ਨੂੰ ਐਵੇਂ ਹੀ ਲੈਣਾ ਜਿਹੜਾ ਤੇ ਪਏਗਾ ਤੇ ਸਾਡੇ ਵਿਚਾਰ ਵਿੱਚ ਭਵਿੱਖ ਵਿੱਚ ਪੌਸ਼ਟਿਕ ਸਾਦੇ ਅਤੇ ਭਿੰਨ ਪ੍ਰਕਾਰ ਦੇ ਭੋਜਨ ਦਾ ਜਿਹੜਾ ਉਹ ਭਵਿੱਖ ਹੈ ਜਿਹੜਾ ਸਵਾਦ ਵੀ ਹੋਏਗਾ ਮਨੁੱਖ ਨੂੰ ਪੰਜ ਇੰਦਰੀਆਂ ਮਿਲੀਆਂ ਨੇ ਉਹਨਾਂ ਚੋਂ ਇੱਕ ਸਵਾਦ ਇੰਦਰੀ ਜੀਵ ਹੈ ਪਰ ਇਸ ਲਈ ਮਨੁੱਖ ਜਾਤੀ ਦਾ ਅਗਾਹ ਸਮਾਜਵਾਦ ਤੇ ਕਮਿਊਨਿਜ਼ਮ ਵਿੱਚ ਵੀ ਜਾਣਾ ਜ਼ਰੂਰੀ ਹੈ ਨਹੀਂ ਤੇ ਭੋਜਨ ਹੋਣ ਦੇ ਬਾਵਜੂਦ ਆਪਾਂ ਇਸ ਤੇ ਪੈਸੇ ਟਾਈਮ ਲਾ ਸਕਦੇ ਲੇਕਿਨ ਆਪਣੇ ਵਿਸ਼ੇ ਤੋਂ ਬਾਹਰ ਦੀ ਗੱਲ ਹੈ ਕਿ ਕਿਸ ਤਰ੍ਹਾਂ ਬੇਹੱਦ ਅਨਾਜ ਹੋਣ ਦੇ ਬਾਵਜੂਦ ਵੀ ਲਗਭਗ ਹਰ ਚੌਥਾ ਜਿਹੜਾ ਦੁਨੀਆ ਦਾ ਵਾਸੀ ਹੈ ਉਹ ਉਹਨੂੰ ਭੁੱਖਾ ਸੌਣਾ ਪੈਂਦਾ ਇਹ ਅੱਜ ਵੀ ਤਰਾਸੀ ਸਾਡੇ ਸਾਹਮਣੇ ਹੈ ਇਹ ਇਹ ਥੋੜਾ ਜਿਹਾ ਜਤਨ ਕਰਿਆ ਮੈਂ ਸਮਝਦਾ ਵੀ ਸਾਥੀ ਇਹਦੇ ਤੋਂ ਸਾਰੀ ਸ਼ੇਰ ਲੈਣਗੇ ਔਰ ਉਹ ਬਹੁਤ ਸਾਰੀਆਂ ਆਪਣੀਆਂ ਜਿਹੜੀਆਂ ਜਿਹਨੂੰ ਆਪਾਂ ਨੇ ਪੂਰਵਾ ਕਰਾ ප්‍රේජිත සුනන ඡඩන්නේ බීఏ කොච්චමනේ අර මාස් මාස් කර මූර්ඛ ඡග්‍රේ කනේ ග්‍රහණේ ජීවිත කියන්නේ ਸਾਰੇ ඡග්‍රේ තවನು ඡඩන්නේ